ਅਮੁੱਲ ਗੁਣ ਅਮੁੱਲ ਵਾਪਾ ਅਮੁੱਲ ਗੁਣ ਜਿਹੜੇ ਗੁਣ ਨੇ ਇੱਕਦੇ ਗੁਣ ਨੇ ਜਿਹੜੇ ਉਹ ਨੇ ਪਰਮੇਸ਼ਰ ਦੇ ਗੁਣਾਂ ਦੀ ਤਾਂ ਗੱਲ ਛੱਡੋ ਜਿਹੜਾ ਇੱਕ ਹੋ ਜਾਂਦਾ ਜਾਂਦਾ ਹੈ ਉਹਦੇ ਗੁਣ ਵੀ ਉਹ ਨੇ ਇੱਕ ਹੋ ਕੇ ਸੰਸਾਰ ਤਿਆਗ ਦੇ ਮੂਲ ਸੰਸਾਰ ਦੀ ਚੀਜ਼ਾਂ ਦਾ ਹੀ ਪਰ ਸੰਸਾਰੀ ਚੀਜ਼ਾਂ ਜੋ ਹੈ ਸੰਸਾਰ ਦੀ ਧਨ ਦੌਲਤ ਹੈ ਇਹਦਾ ਹੀ ਮੁੱਲ ਪੈਣਾ ਉਹਨੂੰ ਤਾਂ ਤਿਆਗ ਰਿਹਾ ਜਿਹੜੀ ਚੀਜ਼ ਬਦਲੇ ਤਿਆਗ ਰਿਹਾ ਹੈ ਉਹ ਚੀਜ਼ ਫਿਰ ਅਮੁੱਲ ਨਾਮ ਅਮੁੱਲ ਜਿਹੜੇ ਗੁਣਾ ਕਰਕੇ ਨਾਮ ਪ੍ਰਾਪਤ ਹੋਇਆ ਉਹ ਗੁਣ ਵੀ ਅਮੁੱਲ ਨੇ ਜਿਹੜੇ ਗੁਣਾ ਕਰਕੇ ਨਾਮ ਪ੍ਰਾਪਤ ਹੁੰਦਾ ਉਹ ਗੁਣ ਵੀ ਉਹਨੇ ਹੀ ਮੁੱਲ ਜਿੰਨਾ ਨਾਮ ਬੋਲਦਾ ਹੈ ਗੁਣ ਬੀਜ ਨੇ ਜਿੱਥੋਂ ਕੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਵਿੱਚ ਗਿਆਨ ਪ੍ਰਾਪਤ ਹੋ ਜੋ ਗੁਣਾ ਜੋ ਚੀਜ਼ ਪੈਦਾ ਹੁੰਦੀ ਹੈ ਗੁਣ ਬੀਜ ਰੂਪ ਉਹ ਜੋ ਰੋਸ਼ਨੀ ਮਿਲਦੀ ਹੈ ਅੰਦਰ ਗਿਆਨ ਪ੍ਰਚੰਡ ਜੋ ਹੁਣ ਗੁਰ ਗਿਆਨ ਜੋ ਘਟ ਬੜਨਾ ਉਹ ਗੁਣਾ ਦੇ ਧਾਰਨ ਕਰਨ ਤੋਂ ਬਾਅਦ ਹੀ ਬੜਨਾ ਗੁਣਾ ਦਾ ਗਿਆਨ ਹੈ ਸੱਚ ਅੰਦਰ ਗੁਣਾ ਦੀ ਰੋਸ਼ਨੀ ਅੰਦਰ ਗੁਣਾ ਚੋਂ ਰੋਸ਼ਨੀ ਮਿਲਦੀ ਹੈ ਗੁਣ ਭਾਵੇਂ ਜ਼ਿਆਦਾ ਨੇ ਪਰ ਇੱਕ ਗੁਣ ਦੇ ਵਿੱਚ ਸਾਰੇ ਸਮਾਏ ਹੋਏ ਹੁੰਦੇ ਜੇ ਨਿਰਵੈਰ ਹੋ ਜਾ ਤਾਂ ਸਾਰੇ ਗੁਣ ਨਾਲ ਨੇ ਨਿਰਭੈ ਹੋ ਜਾ ਸਾਰੇ ਗੁਣ ਨਾਲ ਨਿਰਭੈ ਤਾਂ ਹੀ ਹੋ ਕੇ ਨਿਰਵੈਰ ਹੋ ਇੱਕ ਦੂਏ ਨਾਲ ਇਸ ਤਰੀਕੇ ਨਾਲ ਲੇਟਣ ਗੁਣ ਹੈ ਇੱਕ ਗੁਣ ਹੈ ਤਾਂ ਸਾਰੇ ਹੀ ਹੈ ਇੱਕ ਨਹੀਂ ਹੈ ਤਾਂ ਸਾਰੇ ਨਹੀਂ ਹਨ ਜੇ ਇੱਕ ਗੁਣ ਵੀ ਨਾ ਹੋਵੇ ਨਾ ਸਾਰੇ ਹੋ ਤਾਂ ਸਾਰੇ ਹੀ ਨਹੀਂ ਹਨ ਇਹ ਨਹੀਂ ਹੋ ਸਕਦਾ ਵੀ ਦੋ ਚਾਰ ਗੁਣ ਵਿਸੋਲ ਤਾਂ ਵੀ ਕੁਝ ਪ੍ਰਾਪਤ ਹੋਈ ਦੂਏ ਗੁਣ ਹੁੰਦੇ ਹੀ ਨਹੀਂ ਦਿਖਾਵੇ ਦੇ ਹੁੰਦੇ ਅਮਲ ਗੁਣ ਨੇ ਗੁਣਾਂ ਦੀ ਕੋਈ ਕੀਮਤ ਨਹੀਂ ਅਮੁੱਲ ਵਪਾਰ ਇਹਦਾ ਵਪਾਰ ਜਿਹੜਾ ਹੈਗਾ ਕਰਦੇ ਉਹ ਵੀ ਜਦੋਂ ਮੁੱਲ ਬੋਲਦੇ ਦਾ ਵਪਾਰ ਵੀ ਮੁੱਲੇ ਹੋ ਜਿਹੜੀ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਕੀਮਤ ਨਾਲ ਲਈ ਵੀ ਨਹੀਂ ਜਾ ਸਕਦੀ ਕੀਮਤ ਨਾਲ ਦਿੱਤੀ ਵੀ ਨਹੀਂ ਜਾ ਸਕਦੀ ਉਹਦੀ ਕੋਈ ਕੀਮਤ ਹੀ ਨਹੀਂ ਉਹ ਮਿਲਦੀ ਹੈ ਫ੍ਰੀ ਨਾਮ ਰਦਾ ਫ੍ਰੀ ਪਰ ਫਰੀ ਵੀ ਨਹੀਂ ਮਿਲਦਾ ਮਨ ਦੇਣਾ ਪੈਂਦਾ ਮਨ ਵਿੱਚ ਸਤਿਗੁਰ ਸਤਿਗੁਰ ਮਨ ਦੇ ਰਾਮ ਲਿਓ ਹੈ ਮੋਲ ਮਨ ਦੇਣਾ ਪੈਂਦਾ ਮਨ ਵੱਟੇ ਮਿਲਦਾ ਮਨ ਲੈਣ ਨਹੀਂ ਦਿੰਦਾ ਨਾਮ ਨੂੰ ਤਾਂ ਲੈਣਾ ਪੈਂਦਾ ਬੋਲ ਨਹੀਂ ਹੈ ਇਹਦਾ ਕੁਝ ਮਨ ਨਹੀਂ ਚਾਹੁੰਦਾ ਨਾਮ ਲੈਣਾ ਮਨ ਨੂੰ ਵਰਦਾਸ਼ਤ ਨਹੀਂ ਹੈ ਇਸ ਕਰਕੇ ਮਨਮੁਖਾਂ ਨੂੰ ਨਾ ਬਰਦਾਸ਼ਤ ਨਹੀਂ ਹੈ ਸੱਚ ਬਰਦਾਸ਼ਤ ਨਹੀਂ ਹੈ ਮਨਮੁਖਾਂ ਨੂੰ ਸੱਚ ਬਰਦਾਸ਼ਤ ਨਹੀਂ ਹੋ ਮਨਮੁਖ ਨੂੰ ਸੱਚ ਕੌੜਾ ਲੱਗਦਾ ਹੈ ਮਨ ਨੂੰ ਸੰਸਾਰ ਚੰਗਾ ਲੱਗਦਾ ਮਨ ਵਿੱਚ ਸੰਸਾਰੀ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਕਿਵੇਂ ਸਮਝਦਾ ਇਹ ਭਾਸ਼ਾ ਮੰਨਦੇ ਹੀ ਨਹੀਂ ਹੈ ਜਿਹੜੀ ਅਮੁੱਲ ਕਹਿ ਹੋਇਆ ਹੈ ਇਹ ਭਾਸ਼ਾ ਗੁਰਤੀ ਭਾਸ਼ਾ ਹੈ ਗੁਰਮੁਖ ਦੀ ਭਾਸ਼ਾ ਗੁਰੂ ਗੁਰਮੁਖ ਦੀ ਭਾਸ਼ਾ ਹੈ ਮਨਮੁਖ ਦੀ ਭਾਸ਼ਾ ਦੇ ਸੰਸਾਰ ਦੀ ਕੀਮਤ ਜ਼ਿਆਦਾ ਗੁਰਮੁਖ ਦੀ ਭਾਸ਼ਾ ਦੇ ਨਾਮ ਦੀ ਕੀਮਤ ਜ਼ਿਆਦਾ ਤਸਕਰ ਮਨ ਨੂੰ ਕਿਹਾ ਹੈ ਤਸਕਰ ਹੁੰਦਾ ਚੋਰ ਬਲੈਕਮੇਲਰ ਝੂਠਾ ਪਖੰਡੀ ਅਪਰਾਧੀ ਇਹ ਤਸਕਰ ਦੇ ਅਰਥ ਨੇ ਗੁਰਬਾਣੀ ਜੀ ਤਸਕਰ ਨਾਮ ਨਹੀਂ ਲੈਂਦਾ ਹੁੰਦਾ ਜਗਰੀ ਵੀ ਦੋ ਤਸਕਰ ਨਹੀਂ ਲੈਵਾਂ ਪਾਏ ਨਾ ਸਕੇ ਜਾਲੇ ਕਿਸੇ ਕਿਸਮ ਦੀ ਵੀ ਆਗੇ ਨੂੰ ਜਾਣ ਨਹੀਂ ਸਕਦੀ ਤ੍ਰਿਸ਼ਨਾ ਦੀ ਆਗੇ ਨਾਮ ਨੂੰ ਜਾਣ ਨਹੀਂ ਸਕਦੀ ਨਾਮ ਦਾ ਕੁਝ ਨਹੀਂ ਵਿਗਾੜ ਸਕਦੀ ਤਸਕਰ ਨਾਮ ਨਹੀਂ ਲੈਂਦਾ ਹੁੰਦਾ ਤਸਕਰ ਦਾ ਮਨ ਪ੍ਰਧਾਨ ਹੁੰਦਾ ਤਸਕਰ ਹੁੰਦਾ ਉਹ ਨਾਮ ਲੈਂਦਾ ਹੀ ਨਹੀਂ ਚਾਹੇ ਫਰੀ ਵੀ ਮਿਲੇ ਨਹੀਂ ਲੈਂਦਾ ਨਾਮ ਸੰਸਾਰ ਛਡਾਉਂਦਾ ਤਾਂ ਨਹੀਂ ਲੈਂਦਾ ਉਹਨੇ ਛੱਡਣਾ ਨਹੀਂ ਸੰਸਾਰ ਉਹਨੇ ਤਾਂ ਰਾਜ ਭਾਲਦਾ ਤਾਂ ਸੰਸਾਰ ਕਿੱਥੇ ਛੱਡ ਦੂ ਰਾਜ ਕਰੇਗਾ ਖਾਲਸਾ ਇਹ ਨਾਮ ਲੈਣ ਵਾਲੇ ਨਹੀਂ ਹੈ ਰਾਜ ਕਰੇਗਾ ਖਾਲਸਾ ਵਾਲੇ ਸਾਰੇ ਤਾਂ ਤਸਕਰ ਦੇ ਸਾਰੇ ਰਜੀਸ ਦੇ ਨਾਮ ਨਾਲ ਲੈ ਲਿਆ ਰਾਜ ਨੂੰ ਮੇਰਾ ਹੁਣ ਕੀ ਆ ਹੁਣ ਕੁਝ ਵੀ ਨਹੀਂ ਹੁਣ ਕੀ ਆ ਜੇ ਲੈ ਲਿਆ ਤੇ ਅੱਗਾ ਤੱਕ ਵਾ ਲਿਆ ਨਰਕੀ ਜੀਵ ਤੋਂ ਜ਼ਿਆਦਾ ਕੁਝ ਨਹੀਂ ਸੀ ਜਿਹੜੇ ਨਾਮ ਨਹੀਂ ਲੈਂਦੇ ਨਰਕੀ ਜੀਵ ਨੇ ਸਾਰੇ ਨਰਕੀ ਜੀਵ ਨਾਮ ਨਹੀਂ ਲੈਂਦੇ ਵਿਸ਼ਤਾ ਦਾ ਕੀੜਾ ਵਿਸ਼ਤਾ ਖੁਸ਼ ਹੈ ਬਾਹਰ ਕੱਢੋਗੇ ਮਰ ਜੂਗਾ ਉਹ ਤਾਂ ਮਾਇਆ ਛੱਡ ਕੇ ਮਰਨ ਦੀ ਗੱਲ ਹੈ ਉਹਨਾਂ ਦੀ ਸਰੀਰ ਛੱਡਿਆ ਮਰੇ ਉਹਨਾਂ ਨੇ ਭਾਸ਼ਾ ਜੇ ਸਰੀਰ ਛੱਡਣ ਤੇ ਬਾਅਦ ਮਰਨਾ ਹੈ ਜਦ ਕੇ ਸਰੀਰ ਛੱਡਣ ਦੇ ਬਾਅਦ ਮਰਦਾ ਨਹੀਂ ਕੋਈ ਵੀ ਮਾਇਆ ਛੱਡਣ ਤੋਂ ਬਾਅਦ ਕੋਈ ਵੀ ਨਹੀਂ ਮਰਦਾ ਪਰ ਉਹ ਤਾਂ ਕਹਿੰਦੇ ਮਾਇਆ ਗਈ ਹਰ ਮੈਂ ਗਿਆ ਕਿ ਗੁਰਮੁਖੀ ਭਾਸ਼ਾ ਹੈ ਮਾਇਆ ਛੱਡੇ ਤੋਂ ਬਾਅਦ ਹੀ ਸਾਡਾ ਜੀਵਨ ਮਿਲਦਾ ਹੈ ਕਬੀਰ ਕਹਿੰਦਾ ਕਬੀਰ ਜਿਸ ਦਿਨ ਹੋਊਗਾ ਉਹ ਕਹਿ ਰਿਹਾ ਨਾ ਪਾਛੇ ਪਿਆ ਆਨੰਦ ਆਨੰਦ ਤਾਂ ਪਿੱਛੋਂ ਆਇਆ ਜਦੋਂ ਮਰਿਆ ਜਦੋਂ ਮਾਇਆ ਤਿਆਗਦੀ ਮੈਂ ਮਿਲਿਆ ਗੁਰ ਆਪਣਾ ਸੰਗੀ ਭਜੇ ਗੋਬਿੰਦ ਤੇ ਕਹਿ ਰਹੇ ਆਨੰਦ ਪਿੱਛੋਂ ਹੁੰਦਾ ਹੈ ਪਹਿਲਾਂ ਮਰਨਾ ਪੈਂਦਾ ਹੈ ਮਾਇਆ ਤਿਆਗਣੀ ਪੈਂਦੀ ਹੈ ਮਾਇਆ ਦਾ ਮੋਹ ਤਿਆਗਣਾ ਪੈਂਦਾ ਤਸਕਰੇ ਮਨੁੱਖ ਤਿਆਰ ਨਹੀਂ ਹੈ ਇਸ ਤਰ੍ਹਾਂ ਉਹ ਵਿਸ਼ਵਾਸ ਨਹੀਂ ਕਰਦਾ ਇਸ ਕਰਤੇ ਉਹ ਇਸ ਮਰਨ ਨੂੰ ਸਮਝਦਾ ਹੀ ਮਰਨਾ ਕੀ ਹੁੰਦਾ ਉਹ ਤਾਂ ਇੱਕੋ ਹੀ ਮਰਨਾ ਜਾਣਦਾ ਜਿਹੜਾ ਸੰਸਾਰੀ ਮਰਨਾ ਉਹਨੂੰ ਮਰਨਾ ਜਾਣਦਾ ਦੂਆ ਵੜਨਾ ਨਹੀਂ ਜਾਣਦਾ ਕੀ ਹੁੰਦਾ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਇਹ ਅਮੁੱਲ ਗੁਣ ਨੇ ਅਮੁੱਲੇ ਵਪਾਰ ਇਹ ਪੜਾਈ ਪੈਸੇ ਨਾਲ ਨਾ ਪੜਾਈ ਜਾਂਦੀ ਹੈ ਉਹ ਫਰੀ ਕੋਈ ਪੜਦਾ ਨਹੀਂ ਪੈਸੇ ਨਾਲ ਪੜ ਲੂ ਜਿਹੜੀ ਚੀਜ਼ ਨੂੰ ਕੋਈ ਫਰੀ ਨਾ ਲਵੇ ਪੈਸੇ ਦਾ ਤਾਂ ਮਤਲਬ ਹੀ ਨਹੀਂ ਹੈ ਫਿਰ ਇਹਦੀ ਕੀਮਤ ਹੈ ਨਹੀਂ ਨਾ ਪੰਡਤ ਪੜ੍ਹਾਈ ਪੜਾਉਂਦੇ ਸੀ ਕੁਝ ਲੈਂਦੇ ਸੀ ਸਕੂਲਾਂ ਕਾਲਜਾਂ ਜੋ ਦੁਨਿਆਵੀ ਪੜ੍ਹਾਈ ਪੜਾਈ ਜਾਂਦੀ ਹੈ ਪੈਸੇ ਨਾਲ ਪੜਾਈ ਜਾਂਦੀ ਹੈ ਹੈ ਨਾ ਕੀਮਤ ਇਹਦੀ ਕੋਈ ਕੀਮਤ ਨਹੀਂ ਕੀਮਤ ਕੋਈ ਫਿਰ ਵੀ ਪੜਨ ਨੂੰ ਤਿਆਰ ਨਹੀਂ ਕੋਈ ਬੋਲ ਬੋਲਨੇ ਵਪਾਰ ਵੀ ਬੋਲੇ ਵਪਾਰ ਕੋ ਲੈਣ ਦੇਣ ਨਹੀਂ ਹੈ ਅਮੁੱਲ ਵਪਾਰੀ ਹੈ ਵਪਾਰੀਏ ਵਪਾਰੀਏ ਦਾ ਮਤਲਬ ਹੈ ਵਪਾਰ ਵਾਲੀ ਦੋਏ ਲੈਣ ਵਾਲਾ ਦੇਣ ਵਾਲਾ ਦੋਏ ਵਪਾਰੀਏ ਨੇ ਲੈਣ ਵਾਲਾ ਵੀ ਉਹ ਵਪਾਰੀ ਵਪਾਰੀਏ ਹੀ ਹੈ ਨਾ ਇਹਨੂੰ ਕੋਈ ਖਾਣ ਵਾਲਾ ਨਹੀਂ ਲੈ ਕੇ ਜਾਂਦਾ ਯਾਨੀ ਅਸੀਂ ਦੁਕਾਨਾਂ ਨੇ ਥੋਕ ਦੀ ਦੁਕਾਨ ਤੋਂ ਦੁਕਾਨਦਾਰ ਮਾਲ ਲੈ ਕੇ ਆਉਂਦੇ ਉਹਨਾਂ ਲੋਕਾਂ ਨੂੰ ਵੇਚ ਦਿੰਦੇ ਨੇ ਜਿਨ੍ਹਾਂ ਨੇ ਘਰ ਖਾ ਲੈਣੀ ਹੈ ਦਾਲ ਹੋਈ ਜਿੰਨੀ ਹੋਈ ਚਾਹ ਪੱਤੀ ਹੋਈ ਘਰ ਵਰਤ ਕੇ ਚੀਜ਼ ਖਤਮ ਕਰ ਦੇਣੀ ਉਹਨਾਂ ਨੂੰ ਵੇਚ ਦਿੰਦੇ ਨਾ ਛੋਟੇ ਦੁਕਾਨਦਾਰ ਇਹ ਜੀ ਗੱਲ ਨਹੀਂ ਹੈ ਇਹ ਖਤਮ ਹੁੰਦਾ ਹੀ ਨਹੀਂ ਖਤਮ ਹੋਣ ਵਾਲੀ ਚੀਜ਼ ਨਹੀਂ ਜਿਹੜਾ ਲਊਗਾ ਉਹ ਕਹਾਂ ਲਊਗਾ ਇਸ ਕਰਕੇ ਦੋਏ ਵਪਾਰੀਆਂ ਨੇ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਵੱਧ ਹੋ ਜਾਏਗਾ ਜਿੰਨਾ ਵਪਾਰ ਕਰੋਗੇ ਵਧੀ ਜਾਣਾ ਨੇ ਘਟਦਾ ਹੈ ਹੀ ਨਹੀਂ ਗਿਆਨ ਘਟਦਾ ਹੁੰਦਾ ਹੀ ਨਹੀਂ ਟੋਟਣਾ ਆਵੇ ਵੱਧ ਹੋ ਜਾਏ ਵੱਧ ਹੋ ਜਾਏ ਚੀਨੀ ਦੀਆਂ ਟਾਕਾਂ ਦੇ ਟਾਕ ਆਉਂਦੇ ਨੇ ਫਿਰ ਬੋਰੀਆਂ ਜਾਂਦੀਆਂ ਨੇ ਫਿਰ ਬੋਰੀਆਂ ਜੋ ਕਿਲੋ ਕਿਲੋ ਅੱਧਾ ਅੱਧਾ ਕਿਲੋ 2 ਕਿਲੋ 5 ਕਿਲੋ ਤੋੜ ਕੇ ਰੰਦੇ ਨੇ ਕਰ ਲੈ ਜਾਂਦੇ ਨੇ ਖਤਮ ਹੋ ਜਾਂਦੀ ਹੈ ਵਰਤੀ ਜਾਂਦੀ ਹੈ ਹਰ ਸਾਲ ਇਦਾਂ ਹੀ ਹੁੰਦਾ ਰਹਿੰਦਾ ਇਹਦਾ ਨਹੀਂ ਹੁੰਦਾ ਇਹਦਾ ਨਾਮ ਦਾ ਨਹੀਂ ਇਦਾਂ ਹੁੰਦਾ ਜਿਹਨੂੰ ਦਵੋਗੇ ਉਹ ਕਹਾਂ ਦਊਗਾ ਉਹਦੇ ਕੋਲ ਦੇਣੇ ਤੇ ਉਹਦੇ ਕੋਲ ਹੋਰ ਵਧੂਗਾ ਖਰਚੇ ਤੇ ਹੋਰ ਵਧੂਗਾ ਇਸ ਕਰਕੇ ਦੋਏ ਵਪਾਰੀ ਨੇ ਲੈਣ ਵਾਲਾ ਵੀ ਵਪਾਰੀ ਹੈ ਦੇਣ ਵਾਲਾ ਵੀ ਵਪਾਰੀ ਹੈ ਦੋਏ ਅਮੁੱਲ ਨੇ ਇਹਨੂੰ ਜਿਹੜਾ ਬੰਦਾ ਲਊਗਾ ਨਾ ਨਾਮ ਨੂੰ ਉਹ ਖੁਦ ਵੀ ਅਮੁੱਲ ਹੈ ਤਸ ਕਰਤਾ ਲੈਂਦੇ ਹੀ ਨਹੀਂ ਮਨ ਪਤਾ ਲੈਂਦੇ ਹੀ ਨਹੀਂ ਲਊਗਾ ਹੀ ਗੁਰਮੁਖ ਦਊਗਾ ਹੀ ਗੁਰਮੁਖ ਕਿ ਗੁਰਮੁਖੀ ਨਾਮ ਦਾ ਨਿਸ਼ਾਨ ਹੈ ਲੈਣ ਵਾਲਾ ਵੀ ਗੁਰਮੁਖ ਹੈ ਹੁੰਦਾ ਦੇਣ ਵਾਲਾ ਵੀ ਗੁਰਮੁਖ ਹੈ ਦੇਣ ਵਾਲੇ ਆ ਲੈਣ ਵਾਲੇ ਦੀ ਬਰਾਬਰੀ ਹੈ ਗੁਰਮਤਿ ਚ ਹਾਂ ਨਹੀਂ ਹੋਰ ਵੀ ਹੈ ਪੰਕਤੀਆਂ ਬਹੁਤ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਰਬਰ ਜਾਸੀ ਨਾਨਕ ਤਾਂ ਉਹਦੇ ਬਲਿਆਰੀਆਂ ਜਿਹਦੇ ਅੰਦਰ ਪਿਆਸ ਪੈਦਾ ਹੋਈ ਨਾ ਹੁੰਦੀ ਭੁੱਖ ਪੈਦਾ ਹੋ ਗਈ ਭੁੱਖਾ ਜੋ ਤਾਂ ਉਹਨੂੰ ਮਿਲਿਆ ਤਾਂ ਹੈ ਨਹੀਂ ਭੁੱਖੇ ਪੈਦਾ ਹੋਈ ਹੈ ਜਿਹਦੇ ਅੰਦਰ ਭੁੱਖ ਪੈਦਾ ਹੋਈ ਉਹ ਕਹਿੰਦਾ ਮੈਂ ਉਹਦੇ ਤੇ ਕੁਰਬਾਨ ਵਗਿਆ ਜਿਹਦੇ ਅੰਦਰ ਭੁੱਖ ਪੈਦਾ ਹੋ ਗਈ ਉਹ ਗਿਆ ਸੰਸਾਰ ਚ ਅੱਜ ਨਹੀਂ ਕੱਲ ਕੱਲ ਨਹੀਂ ਬਸੋ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਉਹ ਹੋਇਆ ਹੀ ਹੈ ਜਦੋਂ ਕੋਈ ਬੂਟਾ ਜੰਮਿਆ ਹੁੰਦਾ ਨਾ ਉਦੋਂ ਹੀ ਆਪਾਂ ਨੂੰ ਪਤਾ ਹੁੰਦਾ ਫਸਲ ਜੰਮਦੀ ਹੈ ਉਸੇ ਦੇ ਫਲ ਲੱਗਣਾ ਉਸੇ ਨੂੰ ਜਿਹੜਾ ਦਾਣਾ ਜੰਮਿਆ ਹੈ ਫਲ ਤਾਂ ਲੱਗਣਾ ਹੀ ਲੱਗਣਾ ਇਸ ਕਰਕੇ ਦੋਏ ਵਪਾਰੀਏ ਬੰਦੇ ਨੇ ਸੰਸਾਰ ਵਿੱਚ ਦੋਏ ਵਪਾਰੀਏ ਨਹੀਂ ਹੁੰਦੇ ਸੰਸਾਰ ਦੀ ਵਸਤਾਂ ਖਤਮ ਹੋ ਜਾਂਦੀਆਂ ਨੇ ਜਾਂਦੇ ਸਾਰੀਆਂ ਚੀਜ਼ਾਂ ਗਾਹ ਨਹੀਂ ਭੇਜਦੇ ਲੋਕ ਖਪਤਕਾਰ ਜਿਹੜੇ ਖਪਤ ਵੀ ਹੋ ਨਾ ਨੇ ਚੀਜ਼ਾਂ ਨਾਮ ਨਹੀਂ ਖਤਮ ਖਪਤ ਨਹੀਂ ਹੁੰਦੀ ਮੁੱਲ ਭੰਡਾਰ ਇਹਦਾ ਭੰਡਾਰ ਵੀ ਅਮੁੱਲ ਹੈ ਭੰਡਾਰ ਦੀ ਕੋਈ ਕੀਮਤ ਨਹੀਂ ਹੈ ਨਾਮ ਦੇ ਭੰਡਾਰ ਦੀ ਕੋਈ ਕੀਮਤ ਕੱਲੇ ਗੁਣ ਦੀ ਕੋਈ ਕੀਮਤ ਨਹੀਂ ਭੰਡਾਰ ਦੀ ਕੀ ਕੀਮਤ ਹੋਊ ਮੁੱਲ ਹੈ ਸਭ ਕੁਝ ਮੁੱਲ ਕਾਦਾ ਕਾਉਂਟੀ ਮੁੱਲ ਪਾਦੂ ਹੀ ਹੀਰੇ ਦਾ ਸੰਸਾਰ ਸਾਰਾ ਕਾਉਂਟੀ ਬਰਾਬਰ ਹੈ ਨਾਮ ਰਤਨ ਮਤ ਵਿੱਚ ਰਤਨ ਜਵਾਹਰ ਮਾਨ ਇਹ ਕਾਉਂਟੀ ਨਾਲ ਕੀ ਕੀਮਤ ਪੈ ਜੂ ਕਿੰਨੇ ਕਾਉਂਟੀ ਹੋਣ ਦਾ ਨਹੀਂ ਕੀਮਤ ਪੈ ਸਾਰਾ ਉਹਦਾ ਮੁਕਾਬਲਾ ਕਰੀਏ ਜੇ ਉਹਨੂੰ ਰਤਨ ਕਹਾਂਗੇ ਤਾਂ ਕਾਉਂਟੀ ਹੈ ਰਤਨ ਤਿਆਗ ਦੇ ਸੰਗ ਵਿੱਚ ਸਾਚ ਛਾੜ ਝੂਠ ਸਭ ਸੱਚ ਦੁਨੀਆ ਝੂਠ ਹੈ ਝੂਠ ਸਭ ਸੰਸਾਰ ਝੂਠ ਕੌਡੀ ਹੈ ਸੱਚ ਰਤਨ ਇਹ ਨਾਮ ਵੀ ਸਤਨਾਮ ਹੈ ਨਾਮ ਸਤਨਾਮ ਕੇ ਹਮੇਸ਼ਾ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਨਾਮ ਹੁਕਮ ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਲੈ ਉਹਦਾ ਦਰਗਾਹ ਤੇ ਜਿਹਦੇ ਕੋਲ ਆ ਰਿਹਾ ਨਾ ਸਪਲਾਈ ਹੈ ਉਹ ਵੀ ਅਮੁੱਲ ਹੈ ਦਰਗਾਹ ਤੋਂ ਬਿਨਾ ਕੀਮਤ ਤੇ ਆ ਰਿਹਾ ਆ ਬਿਨਾ ਕੀਮਤ ਤੇ ਲੈ ਜਾ ਰਹੇ ਨੇ ਬਾਰਿਸ਼ ਪੈਂਦੀ ਹੈ ਪਹਿਲਾਂ ਆਪਾਂ ਫੰਡ ਕਰ ਇਕੱਠਾ ਕਰਕੇ ਭੇਜਦੇ ਆ ਪਹਿਲਾਂ ਭਾਈ ਪੈਸੇ ਇਕੱਠੇ ਕਰਕੇ ਭੇਜੋ ਤਾਂ ਬਾਰਿਸ਼ ਹੋਊਗੀ ਭਾਵੇਂ ਪਾਣੀ ਜਿੰਨਾ ਮਰਜ਼ੀ ਭਰ ਭਰ ਲੈ ਜਾਓ ਦਰਿਆਵਾਂ ਜੋ ਬਾਲਟੀਆਂ ਲੜਦਾ ਬਣ ਜਿੰਨਾ ਮਰਜ਼ੀ ਲੈ ਜਾਓ ਭਰ ਭਰ ਕੋਈ ਕਹਿੰਦਾ ਵੀ ਭਾਈ ਪੈਸੇ ਲੈ ਕੇ ਜਾ ਜਿਹੜੇ ਪਾਇਆ ਉਹ ਪਾ ਲੈ ਜਾਓ ਇਹ ਉਹਲੇ ਹੁੰਦਾ ਲੈ ਲਿਆਣ ਵਾਲੇ ਲੈ ਜਾਓ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਭਾਏ ਇਹਦੀ ਤਾਂ ਜੇ ਭੁੱਖ ਪੈਦਾ ਹੋ ਜਾਣਾ ਕਿਸੇ ਅੰਦਰ ਨਾਮ ਦੀ ਉਹਦਾ ਹੀ ਬੋਲਣੀ ਛੱਡੋ ਨਾਮ ਦੀ ਗੱਲ ਛੱਡੋ ਹੋਈ ਹੈ ਨਾ ਜੇ ਜਨ ਕੋ ਪ੍ਰਭ ਦਰਸ ਪਿਆਸਾ ਉਹ ਬੰਦਾ ਹੀ ਬੋਲ ਹੋ ਗਿਆ ਜਿਹਦੇ ਅੰਦਰ ਦੀ ਭੁੱਖ ਪੈਦਾ ਹੋ ਗਈ ਉਹਦੇ ਉਹ ਕੀਮਤ ਨਹੀਂ ਕੋਈ ਜਿਹਦੇ ਅੰਦਰ ਦੀ ਭੁੱਖ ਕਿਉਂ ਸੰਸਾਰ ਛੱਡਣ ਸੰਸਾਰ ਤੇ ਅਗਲ ਹੀਰਾ ਜਿਹੜੇ ਨਿਰਮੋਲ ਵਿੱਚ ਛੁੱਟ ਗਈ ਸੰਸਾਰੀ ਉਹ ਸੰਸਾਰ ਛੱਡਣ ਨੂੰ ਜਿਹੜਾ ਤਿਆਰ ਹੈ ਉਹ ਲੈਂਦਾ ਇਹਨੂੰ ਵਰਨਾ ਲੈਂਦਾ ਹੀ ਕੋਈ ਨਹੀਂ ਕੌਟੀ ਛੱਡਣ ਨੂੰ ਤਿਆਰ ਹੈ ਰਤਨ ਲੈਣ ਨੂੰ ਤਿਆਰ ਉਹ ਅਮੁੱਲ ਜੀ ਦੇ ਅੰਦਰ ਭਾਵਨਾ ਪੈਦਾ ਹੋ ਗਈ ਲੈਣ ਦੀ ਭੁੱਖ ਪੈਦਾ ਹੋ ਗਈ ਸਲਾਹ ਬਣ ਗਈ ਜਿਹਦੀ ਵੀ ਹੁਣ ਲੈ ਲੈਣਾ ਉਦਲੇ ਦੁਚਿੱਤੇ ਕੀ ਦੋਈ ਥੂਨ ਗਿਰ ਗਈ ਉਹਦੀ ਉਹ ਕਹਿੰਦਾ ਦੁਚਿੱਤੇ ਕੀ ਦੋਈ ਥੂਨ ਗਰਾਲੀ ਜਦੋਂ ਉਹਨੇ ਫੈਸਲਾ ਕਰ ਲਿਆ ਕਿ ਨਾਮ ਲੈਣਾ ਉਹ ਦੂਜੀ ਥੂਨ ਗਿਰ ਗਈ ਉਦੋਂ ਨਹੀਂ ਦੋ ਦੋਨਾਂ ਦੇ ਨਾ ਮਨ ਕਹਿੰਦਾ ਨਹੀਂ ਲੈਣਾ ਚਿੱਤ ਕਹਿੰਦਾ ਲੈ ਲਈਏ ਐਸਾ ਨਹੀਂ ਹੋ ਰਿਹਾ ਜੋ ਚਿੱਤੇ ਕੀ ਦੋਈ ਧੂਨ ਕਰਾਨੀ ਮੋਹ ਬਲੈਂਡਾ ਮਾਇਆ ਨੂੰ ਵੋਟ ਟੁੱਟ ਗਿਆ ਮਾਇਆ ਦਾ ਤਿਆਗ ਹੋ ਗਿਆ ਤ੍ਰਿਸ਼ਨਾ ਜਾਨ ਭਰੀ ਧਾਰੂ ਉੱਪਰ ਦੁਰਮਤ ਭਾਂਡਾ ਉਹ ਤਾਂ ਦੁਰਮਤ ਦਾ ਫਸਾਇਆ ਹੋਇਆ ਸੀ ਮੈਂ ਤ੍ਰਿਸ਼ਨਾ ਦਾ ਦੁਰਮਤੀ ਲਾਈ ਹੋਈ ਸੀ ਦੁਰਮਤ ਵਾਲੇ ਤ੍ਰਿਸ਼ਨਾ ਜਗਾਉਂਦੇ ਨੇ ਰੋਜ਼ ਉੱਥੇ ਅਰਦਾਸਾਂ ਕਰਦੇ ਨੇ ਮਨੋ ਕਾਮਨਾ ਦੀਆਂ ਉਹ ਦੁਰਮਤ ਹੈ ਕਬੀਰ ਦੁਰਮਤ ਕਹਿੰਦਾ ਉਹਨੂੰ ਦੁਰਮਤ ਦਾ ਭਾਂਡਾ ਫੁੱਟਿਆ ਜਿਹੜੀ ਤ੍ਰਿਸ਼ਨਾ ਨੂੰ ਉਤਸ਼ਾਹਤ ਕਰਦੀ ਹੈ ਬਾਣੀ ਅਰਦਾਸ ਉਹ ਦੁਰਮਤ ਵਾਲਿਆਂ ਦੀ ਅਰਦਾਸ ਹੈ ਗੁਰਮਤ ਵਾਲਿਆਂ ਦੀ ਨਹੀਂ ਗੁਰਮਤ ਤੋਂ ਖਿਲਾਫ ਅਰਦਾਸ ਉਹ ਤ੍ਰਿਸ਼ਨਾ ਛਾਨ ਪਰੀ ਧੜ ਉੱਪਰ ਧਰਤੀ ਤੇ ਡੇਗੀ ਤ੍ਰਿਸ਼ਨਾ ਦੀ ਛਾਨ ਦੁਰਮਤ ਭਾਂਡਾ ਫੁੱਟਾ ਭਾਂਡਾ ਫੁੱਟਾ ਵੇਦਾ ਦੁਰਮਤ ਸੀ ਜਿਹੜੀ ਫਸਾ ਰਹੀ ਸੀ ਮਨੋ ਕਾਮਨਾ 'ਚ ਮਨੋ ਕਾਮਨਾ ਦੀ ਅਰਦਾਸਾਂ ਕਰਨ ਵਾਲੇ ਗੁਰਮਤ ਤੋਂ ਵਿਰੋਧੀ ਨੇ ਦੁਰਮਤ ਵਾਲੇ ਨੇ ਉਹ ਮਨ ਦੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਨੇ ਮਨ ਕਾਮਨਾ ਤੀਰਥ ਦੇ ਛੁੱਟਾ ਇਹ ਵੀ ਕਾਮਨਾ ਪਰ ਗਰਭ ਭਗਵਾਨ ਨਾ ਮੰਨਤੇ ਹਟਾ ਉਹਨਾਂ ਲੋਕਾਂ ਦੇ ਗਰਭ ਭਗਵਾਨ ਨਹੀਂ ਗਿਆ ਹੁੰਦਾ ਮੰਨਤੇ ਗਰੋਗਾਨ ਮਨ ਦੇ ਵਿੱਚ ਸੀ ਫੇਰ ਕੀ ਹੋ ਜੂ ਗਰੋਗਾਨ ਛੱਡ ਦਿੰਦੇ ਸਰੀਰ ਕਿਤੇ ਹੀ ਛੁੱਟ ਜਾਂਦਾ ਸਰੀਰ ਦਾ ਕੀ ਰੌਲਾ ਸੀ ਛੱਡਣਾ ਭਗਵਾਨ ਦੇ ਕਹਿੰਦੇ ਨੇ ਸੀ ਨਹੀਂ ਛੁੱਟੇ ਇਹ ਦੁਰਮਤ ਵਾਲਿਆਂ ਦੀਆਂ ਗੱਲਾਂ ਨੇ ਸਭ ਗੁਰਮਤ ਨਹੀਂ ਇਸ ਗੱਲ ਨੂੰ ਮੰਨਦੀ ਜਿੱਦਾਂ ਫੈਸਲਾ ਕਰਨਾ ਹੈ ਕਿ ਨਾਮ ਲੈਣਾ ਹੈ ਨੇ ਉਦਣੇ ਦੂਜੀ ਥੂਨ ਥੰਮੀ ਗਿਰ ਜਾਣੀ ਹੈ ਉਹ ਬਣੀ ਹੋਈ ਹੈ ਮਨ ਮਨ ਉਦਣੇ ਗਿਰ ਜਾਣਾ ਥੱਲੇ ਮਨ ਨੇ ਮਰ ਕੇ ਮਰ ਜਾਣਾ ਮਨ ਅੜਕਾ ਬਣਿਆ ਨਹੀਂ ਲੈਣਾ ਨਾ ਮਨ ਦੀ ਆਪਣੀਆਂ ਕਾਮਨਾਵਾਂ ਨੇ ਉਹਨਾਂ ਚ ਲੈਣ ਨਹੀਂ ਦਿੰਦੀਆਂ ਉਦਣੇ ਤਰਾਸ਼ਾਈ ਹੋ ਜਾਣਾ ਮਨ ਨੇ ਉਹ ਥੂਰ ਮਨ ਜਿਹੜਾ ਹੈ ਉਹੀ ਥੰਮੀ ਹੈ ਦੂਜੀ ਉਸੇ ਕਰਕੇ ਉਹ ਹੈ ਮਾਇਆ ਨਾ ਮੰਨਦੀ ਹੈ ਇਸੇ ਕਰਕੇ ਮਾਇਆ ਨਾ ਉਹ ਹੈ ਮਨ ਭਾਏ ਮੁੱਲਾ ਸਮਾਹੀ ਭਾਏ ਜਿਹੜੀ ਇਹਦੀ ਇੱਛਾ ਹੈ ਪੈਦਾ ਹੋ ਗਈ ਅੰਦਰ ਨਾਮ ਲੈਣ ਦੀ ਸਲਾਹ ਬਣ ਗਈ ਪੱਕੀ ਇਹਦੀ ਉਹ ਇਹੀ ਮੁੱਲ ਹੈ ਉਹੀ ਮੁੱਲ ਹੋ ਗਿਆ ਪਰ ਚੱਲ ਪਿਆ ਉਹ ਮੁੱਲਾ ਸਮਾਹੀ ਉਹੀ ਮੁੱਲ ਉਸੇ ਨੇ ਸਮਾ ਜਾਣਾ ਜਾਦੇ ਜਿਹਨੇ ਸਲਾਹ ਬਾਣੀ ਉਹਨੇ ਸਮਾ ਜਾਣਾ ਉਹਨੂੰ ਕੋ ਰੋਕ ਨਹੀਂ ਸਕਦਾ ਮੁੱਲ ਆ ਸਮਾਈ ਬੋਲੇ ਆ ਕੇ ਨੇ ਜਿਹਦੀ ਸਲਾਹ ਬਾਣੀ ਉਸਨੇ ਨੇ ਪਹਿਲਾਂ ਹਰੇਕ ਦੀ ਸਲਾਹ ਬਣੀ ਹੈ ਜਿਹਦੀ ਸਲਾਹ ਬਣ ਗਈ ਸਮਾ ਗਿਆ ਜਿਹੜਾ ਤੁਰ ਪਿਆ ਉਹ ਗਿਆ ਸਮਝੋ ਜਿਹੜਾ ਇਧਰ ਤੁਰ ਪਿਆ ਗਿਆ ਉਹਨੂੰ ਕੋਈ ਨਹੀਂ ਰੋਕ ਸਕਦਾ ਰੋਕ ਨਹੀਂ ਮਾਇਆ ਹੀ ਸੀ ਹੋਰ ਕੀ ਆਪਣਾ ਮਨੇ ਰੋਕਦਾ ਸੀ ਜਦੋਂ ਮਨ ਨੂੰ ਧੱਕਾ ਦੇ ਕੇ ਪਰੇ ਸੜਤਾ ਤੂੰ ਪਾਸੇ ਹਟ ਰਲਿਆ ਫਿਰ ਕੀ ਹੈ ਕੋਈ ਨਹੀਂ ਰੋਕ ਸਕਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਮਨ ਰੋਕ ਜੇ ਕੋਈ ਰੋਕਦਾ ਤੇ ਵੀ ਗੱਲ ਮਨ ਮੰਨਦਾ ਜੇ ਕੋਈ ਰੋਕਦਾ ਵੀ ਮਨੇ ਮੰਨ ਰਿਹਾ ਉਹਦੀ ਗੱਲ ਜੇ ਮੰਨਦੇ ਹੋ ਨਹੀਂ ਮੰਨਣੀ ਤੇ ਕੋਈ ਕਿਵੇਂ ਬਣਾ ਲੂ ਕੋਈ ਮਨਵਾ ਬਣਾਉਣਾ ਨਾਲ ਦੇ ਨੂੰ ਹੋਰ ਕਿਹਨੂੰ ਬਣਾਊਗਾ ਕੋਈ ਦੂਜਾ ਜੇ ਬਣਾਉ ਤਾਂ ਮੇਰੇ ਮਨ ਨੂੰ ਬਣਾਉ ਜਾਂ ਮੈਂ ਮੰਨਦੇ ਹੋ ਨਹੀਂ ਮੰਨਣੀ ਕੋਈ ਕੌਣ ਬਣਾ ਲੂ ਮੈਨੂੰ ਗੁਰਬਾਣੀ ਨੇ ਗਾਹਾਂ ਟਾਰਗੇਟ ਕੀਤਾ ਮਨ ਤੇ ਟਾਰਗੇਟ ਕੀਤਾ ਮਨ ਨਹੀਂ ਮੰਨਣਾ ਇੱਥੇ ਬਗਾ ਰਹਿਣ ਨੂੰ ਮੰਨਣਾ ਭਵ ਸਾਗਰ 'ਚ ਰਹਿਣ ਨੂੰ ਮੰਨਣਾ ਇਹ ਸੁਖ ਸਾਗਰ 'ਚ ਜਾਣ ਨੂੰ ਮੰਨਣਾ ਗੁਰੂ ਵਾਲਾ ਗੁਰੂ ਵਾਲਾ ਬਣਨ ਨੂੰ ਮੰਨਣਾ ਇਹ ਨਹੀਂ ਮੰਨਣਾ ਪਾਉਣ ਪੀਣ ਨਾਲ ਗੁਰੂ ਵਾਲਾ ਨਹੀਂ ਬਣ ਸਕਦਾ ਕਿਰਪਾਨ ਪਾਉਣ ਨਾਲ ਗੁਰੂ ਵਾਲਾ ਨਹੀਂ ਬਣ ਸਕਦਾ ਮਨ ਮੰਨੇ ਤੋਂ ਬਣਨਾ ਮਨ ਮੰਨਿਆ ਤਾਂ ਹਰ ਜਾਣਿਆ ਇਹ ਮਨ ਮੰਨਿਆ ਤਾਂ ਹਰ ਜਾਣਿਆ ਇਹ ਤੋਂ ਪਹਿਲੀ ਸਟੇਜ ਹੈ ਕੋ ਕਬੀਰ ਅਬ ਜਾਣਿਆ ਜਦ ਜਾਣਿਆ ਤਾਂ ਮਨ ਮੰਨਿਆ ਇਹ ਪਹਿਲੀ ਸਟੇਜ ਹੈ ਜਦ ਗੁਰਬਾਣੀ ਦੇ ਗਿਆਨ ਨਾਲ ਸਮਝ ਆ ਗਈ ਤਾਂ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਂਦੇ ਆ ਫਿਰ ਅੱਗੇ ਚਲੇ ਗਏ ਉਹ ਅਗਲੀ ਸਟੇਜ ਹੈ ਸਮਾਏ ਵਾਲੀ ਉਹ ਸਮਾਏ ਵਾਲੀ ਸਟੇਜ ਹੈ ਪਹਿਲਾਂ ਮਨ ਮੰਨਿਆ ਤੁਰ ਨੂੰ ਤੁਰਿਆ ਤਾਂ ਸਮਾ ਗਿਆ ਤਾਂ ਹਰ ਜਾਣ ਲਿਆ ਦੋ ਸਟੇਜਾਂ ਚ ਆ ਗਈਆਂ ਪਹਿਲਾਂ ਪਾਹੇ ਫਿਰ ਸਮਾਏ ਪਹਿਲਾਂ ਜਾਣਿਆ ਨਾ ਫਿਰ ਜਾਣਿਆ ਤਾਂ ਮਾਨਿਆ ਮਾਨਿਆ ਤਾਂ ਸਮਾਇਆ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਧਰਮ ਉਹ ਧਰਮ ਵੀ ਅਮੁੱਲ ਹੈ ਕਿਹੜਾ ਧਰਮ ਜਿਹਦਾ ਦੀਵਾਨ ਅਮੁੱਲ ਜਿਹੜਾ ਐਸੀ ਬਿਰਤੀ ਬਣਾ ਦਿੰਦਾ ਦੁਨੀਆ ਦੀ ਕੋਈ ਤਾਕਤ ਨੂੰ ਤੋੜ ਨਹੀਂ ਸਕਦੀ ਕੋਈ ਲਾਲਚ ਕੋਈ ਲੋਭ ਕੋਈ ਕ੍ਰੋਧ ਕੋਈ ਮੋਹ ਕੋਈ ਵਕਾਰ ਨਹੀਂ ਤੋੜ ਸਕਦਾ ਉਹਦੇ ਧਿਆਨ ਨੂੰ ਹਰਾ ਨਹੀਂ ਸਕਦਾ ਅਡੋਲਤਾ ਕਰਦਾ ਹੈ ਦੀਵਾਨ ਅਡੋਲਤਾ ਹੈ ਧਿਆਨ ਹੈ ਦਿਮਾਗ ਧਿਆਨ ਡੋਲ ਗਿਆ ਦਿਮਾਗ ਡੋਲ ਗਿਆ ਸੁਰਤ ਡੋਲ ਗਈ ਉਹ ਧਰਮ ਉਹ ਬੋਲਦਾ ਜਿਹਦਾ ਧਿਆਨ ਉਹ ਬੋਲਦਾ ਧਰਮ ਧਿਆਨ ਇੱਕੋ ਹੀ ਸੰਸ ਵਿੱਚ ਧਰਮ ਧਿਆਨ ਕਈ ਜਗ੍ਹਾ ਇੱਕੋ ਹੀ ਸੰਸ ਵਿੱਚ ਆਇਆ ਹੋਇਆ ਧਰਮ ਨੂੰ ਧਿਆਨ ਕਿਹਾ ਹੋਇਆ ਜੇ ਧਿਆਨ ਨਹੀਂ ਤਾਂ ਧਰਮ ਨਹੀਂ ਧਰਮ ਨੇ ਧਿਆਨ ਹੈ ਦੇਣਾ ਤੁਹਾਨੂੰ ਕੋਈ ਧਰਮ ਕਹਿੰਦਾ ਮੂਰਤੀ ਧਿਆਨ ਲਓ ਧਰਮ ਦੀ ਸਿੱਖਿਆ ਕੀ ਹੈ ਧਿਆਨ ਜਿਹਦਾ ਧਿਆਨ ਅਮੁੱਲਾ ਉਹ ਧਰਮ ਅਮੁੱਲਾ ਜਿਹਦਾ ਧਿਆਨ ਅਮੁੱਲ ਨਹੀਂ ਧਰਮ ਅਮੁੱਲ ਨਹੀਂ ਹੈ ਉਹ ਕਦਾ ਅਮੁੱਲਾ ਅਮੁੱਲ ਜਦੋਂ ਧਿਆਨ ਮਾਇਆ 'ਚ ਜੋੜਦਾ ਹੈ ਮਾਇਆ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਉਹ ਧਿਆਨ ਉਹ ਧਰਮ ਅਮੁੱਲ ਨਹੀਂ ਰਿਹਾ ਕਮਾਇ ਫਸਾਉਂਦਾ ਫਸੇ ਨੂੰ ਕਹਿੰਦਾ ਫਸਿਆ ਰਹਿ ਗੁਰੂ ਪੂਰੀਆਂ ਕਰੂ ਫਸਿਆ ਰਹਿ ਕਹਿੰਦਾ ਕੋਈ ਨਹੀਂ ਕਹਿੰਦਾ ਇਹਨੂੰ ਤਿਆਗੇਗਾ ਸੁਲਤਾਨ ਹੋਊਗਾ ਗੁਰਬਾਣੀ ਵਾਲੀ ਪੜ੍ਹਾਈ ਨਹੀਂ ਪੜਾ ਰਹੇ ਗੁਰਬਾਣੀ ਵਾਲੀ ਪੜ੍ਹਾਈ ਪੜਾਉਣ ਤਾਂ ਉਹਨਾਂ ਦਾ ਸਭ ਕੁਝ ਹੀ ਜਾਂਦਾ ਫਿਰ ਅਮਲ ਬੜੋ ਅਮਲ ਵਪਾਰ ਵਾਲਾ ਸਿਲਸਿਲਾ ਜਾਂਦਾ ਉੱਥੇ ਤਾਂ ਪਾਠ ਵਿਕਦੇ ਨੇ ਉੱਥੇ ਤਾਂ ਈਮੇਲ ਤੇ ਮੁਖ ਭਾਗ ਜਾਂਦੇ ਨੇ ਉਹਨਾਂ ਦਾ ਬਿਜ਼ਨਸ ਖਤਮ ਹੋ ਜੂ ਸਾਰਾ ਸਾਰਾ ਕੁਝ ਮੁੱਲ ਤੇ ਖੜਾ ਸਾਡੇ ਗੁਰਬਾਣੀ ਉਹ ਮੁੱਲ ਦੀ ਗੱਲ ਕਰ ਰਹੀ ਹੈ ਸਾਰਾ ਕੁਝ ਬਕਾਉ ਕੀਤਾ ਹੋਇਆ ਹੈ ਕੱਟ ਕੀਤਾ ਹੈ ਬਕਾਉ ਤਸਕਰਾਂ ਦੇ ਹੱਥ ਚ ਆ ਗਿਆ ਤੁਹਾਨੂੰ ਤਸਕਰਾਂ ਦੇ ਸਭ ਕੁਝ ਹੈ ਦੱਸੋ ਕੀ ਨਹੀਂ ਬਕਾਉ ਵੀੜਾ ਬਕਾਉ ਨੇ ਬਕਾਉ ਨੇ ਕੀਰਤਨ ਬਕਾਉ ਹੈ ਪਾਠ ਬਕਾਉ ਨੇ ਕਥਾ ਬਕਾਉ ਹੈ ਨਾਮ ਨਾ ਕੋਲ ਹੈ ਉਹ ਨਾਮ ਨਹੀਂ ਹੈ ਨਾਮ ਬਕਾਉ ਨਹੀਂ ਹੁੰਦਾ ਹੈ ਨਹੀਂ ਨਾ ਨਾਮ ਨਾ ਉਹ ਹੈ ਨਹੀਂ ਉਹ ਬਕਾਉ ਕਿਉਂਕਿ ਉਹ ਨਾਮ ਬਕਾਉ ਰਹਿਣਾ ਉਹ ਨਾ ਕੋਲ ਹੈ ਨਹੀਂ ਜਿੰਨਾ ਚਿਰ ਉਹ ਨਹੀਂ ਸਭ ਕੁਝ ਬਕਾਉ ਰਹੂਗਾ ਨਾਮ ਦੇ ਨੂੰ ਸਮਝ ਨਹੀਂ ਕੀ ਹੁੰਦਾ ਨਾ ਮਨਮੁਖ ਮੁਖਾ ਇਹਨਾਂ ਕੋ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਤੁਲ ਤੁਲ ਜਿਹਦੇ ਤੋਂ ਤੋਲਿਆ ਜਾਂਦਾ ਹੈ ਰਾਮ ਕਸਵੱਟੀ ਤੁਲ ਕੀ ਹੈ ਤੁਲਣਾ ਜਿਹੜਾ ਪੂਰਾ ਤੁਲ ਗਿਆ ਜਿਹੜੀ ਤੇਰੀ ਕਸਵੱਟੀ ਆ ਨਾ ਉਹ ਵੀ ਹੋਣ ਲੈ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨ ਤੇਰੀ ਕਸਵੱਟੀ ਵੀ ਹੋਣ ਲੈ ਕਸਵੱਟੀ ਤੇ ਇੱਕ ਵਾਰ ਲੱਗਿਆ ਫਿਰ ਉਹਨੂੰ ਕੋਈ ਖੋਟਾ ਨਹੀਂ ਕਰ ਸਕਦਾ ਕਿਤੇ ਹੋਰ ਜਗ੍ਹਾ ਕਲਾਉਣ ਦੀ ਲੋੜ ਨਹੀਂ ਹੈ ਗੁਰਬਾਣੀ ਦੀ ਕਸਵੱਟੀ ਸੱਚ ਦੀ ਕਸਵੱਟੀ ਅਮੁੱਲ ਅਮੁੱਲ ਪਰਵਾਰ ਜਿਹੜਾ ਅਮੁੱਲਾ ਉਹੀ ਪ੍ਰਮਾਣ ਹੋਣਾ ਦਰਗਾਹ ਦੇਖੋ ਇੱਥੇ ਹੁਣ ਇਹ ਹੋਊਗਾ ਤੇ ਦੇ ਲੱਗਿਆ ਹੋਇਆ ਅਮੁੱਲ ਹੋ ਗਿਆ ਅਮੁੱਲ ਹੋਇਆ ਹੋਇਆ ਪ੍ਰਮਾਣ ਹੋ ਜਿਹੜੇ ਕਸਵੱਟੀ ਸਹਿਲ ਹੀ ਪੂਰਾ ਉਤਰ ਗਿਆ ਉਹ ਪ੍ਰਮਾਣ ਕਸੋਟੀ ਤੇ ਲੱਗੇ ਬਿਨਾ ਅਮੁੱਲ ਨਹੀਂ ਹੋਣਾ ਖੋਟੇ ਘਰ ਦੀ ਪਛਾਣ ਉੱਥੇ ਜਾ ਕੇ ਹੋਣੀ ਹੈ ਕਸੋਟੀ ਤੇ ਖੋਟੇ ਘਰ ਦੀ ਪਛਾਣ ਜਾਂ ਤਾਂ ਗੁਰਮੁਖ ਨੂੰ ਹੈ ਉਹਦੇ ਕੋਲ ਰਾਮ ਕਸਵੱਟੀ ਹੁੰਦੀ ਹੈ ਪਰ ਜਿਹਨੇ ਖਜ਼ਾਨੇ 'ਚ ਪਾਉਣਾ ਖੋਟੇ ਘਰਾਂ ਦੀ ਪਛਾਣ ਉਹਨੇ ਕਰਨੀ ਜਿਹੜਾ ਖਜ਼ਾਨੇ ਜਿਹਨੇ ਨੇ ਪੈਣਾ ਹੈ ਖੋਟੇ ਘਰਾਂ ਦੀ ਪਛਾਣ ਅਗਲਿਆਂ ਨੇ ਕਰਨੀ ਅੱਗੇ ਜਾ ਕੇ ਪਤਾ ਲੱਗਣਾ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਬੱਚਾ ਕੌਣ ਹੈ ਪੱਕਾ ਕੌਣ ਹੈ ਇਹ ਤਾਂ ਅੱਗੇ ਗਏ ਤੇ ਪਤਾ ਲੱਗੂਨਾ ਜਦ ਅਗਲੇ ਬੱਟਾ ਰੱਖਣਗੇ ਪਿੱਛੇ ਕਸਵੱਟੀ ਤੇ ਲਾ ਕੇ ਦੇਖਣਗੇ ਜਿਹੜਾ ਕੱਚਾ ਹੋਊ ਖੋਟੇ ਸਿੱਟੀਆਂ ਬਾਰ-ਬਾਰ ਖਰਾ ਖਜ਼ਾਨੇ 'ਚ ਪੈ ਜੂ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਬਖਸ਼ੀਸ਼ ਵੀ ਅਮੁੱਲ ਹੈ ਤੇਰੀ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈ ਬਖਸ਼ਿਸ਼ ਜੋ ਬਖਸ਼ਿਸ਼ ਕਰਦਾ ਹੈ ਉਹ ਅਮਲ ਹੈ ਬਖਸ਼ਿਸ਼ ਕਾਦੀ ਬਖਸ਼ਿਸ਼ ਸਿਰਫ ਨਾਮ ਨੂੰ ਕਿਹਾ ਹੈ ਦੇਖੋ ਨਾਮ ਦੇ ਬਿਨਾ ਹੋਰ ਕੋਈ ਬਖਸ਼ਿਸ਼ ਨਹੀਂ ਹੈ ਮਾਇਆ ਦੀਆਂ ਰਾਤਾਂ ਕੋਈ ਬਖਸ਼ਿਸ਼ ਨਹੀਂ ਮਾਇਆ ਦੇ ਰਾਤਾਂ ਬਖਸ਼ਿਸ਼ ਨਹੀਂ ਬਖਸ਼ਿਸ਼ ਕਿਹਨੂੰ ਜੀਵਾਤਮਾ ਨੂੰ ਸਰੀਰ ਜੀਵਾਤਮਾ ਦਾ ਹੀ ਨਹੀਂ ਬਖਸ਼ਿਸ਼ ਕਾਦੀ ਹੈ ਇਹ ਤਾਂ ਉਹਦਾ ਹੀ ਇਹ ਇਹਦਾ ਨੂੰ ਵਰਤਣ ਨੂੰ ਦਿੱਤਾ ਸਭ ਕੁਝ ਵਰਤਣ ਨੂੰ ਦਿੱਤਾ ਨਾ ਵਰਤਣ ਕੋ ਦੀਏ ਨੇ ਵਰਤਣ ਨੂੰ ਜਿਹਦਾ ਹੈਗਾ ਉਹਦੇ ਇੱਥੇ ਰਖਾ ਲੈਣਾ ਕੋਸ਼ਿਸ਼ ਕਰੀਏ ਕੋਸ਼ਿਸ਼ ਜੋ ਹੈ ਜਿਹੜੀ ਤੁਸੀਂ ਨਾਲ ਲੈ ਜਾਣੀ ਹੈ ਚੀਜ਼ ਜਿਹੜੀ ਦੇਤੀ ਦੋਦੋਂ ਮੁੜ ਕੇ ਮੰਗਣੀ ਨਹੀਂ ਉਹ ਬਖਸ਼ੀਸ਼ ਹੈ ਅਸੀਂ ਜਿਹੜੀਆਂ ਬਖਸ਼ੀਸ਼ਾਂ ਮੰਨਦੇ ਆ ਸੰਸਾਰੀ ਚੀਜ਼ਾਂ ਦੀ ਕੋਈ ਬਖਸ਼ੀਸ਼ ਨਹੀਂ ਹੈ ਮੂਰਖਾਂ ਦੀ ਗੱਲ ਹੈ ਇਹਦੇ ਜਿਹੜੇ ਜਾਨੀ ਬਖਸ਼ਿਸ਼ ਕਾਦੀ ਹੈ ਜੇ ਬਖਸ਼ਿਸ਼ ਨਾਲ ਲਿਜਾ ਕੇ ਦਿਖਾਓ ਜਿਹੜੀ ਤੁਸੀਂ ਨਾਲ ਨਹੀਂ ਲਿਆ ਸਕਦੇ ਬਖਸ਼ਿਸ਼ ਕਾਦੀ ਹੈ ਉਹ ਤਾਂ ਵਰਤਣ ਨੂੰ ਦਿੱਤਾ ਨੇ ਮੈਂ ਧਨ ਰਾਖਣ ਕੋ ਦੀਆ ਉਹਨ ਕਹੇ ਧਨ ਮੇਰਾ ਉਹ ਉਹਦਾ ਹੈ ਕਹਿੰਦਾ ਮੇਰਾ ਉਹਨੂੰ ਵਰਤਣ ਨੂੰ ਦਿੱਤਾ ਵਰਤਣ ਵਿੱਚ ਹੈ ਨਾ ਵਰਤੇ ਸੂਮ ਨੂੰ ਰੱਖੀ ਵਾਸਤੇ ਦਿੱਤਾ ਹੋਇਆ ਵਰਤਣ ਕਿਸੇ ਹੋਰ ਨਹੀਂ ਹੁੰਦਾ ਜੋ ਚੀਜ਼ ਸਾਡੇ ਕੋ ਬਾਕੀ ਕਿਸੇ ਹੋਰ ਨੇ ਵਰਤ ਲਈ ਉਹ ਜੋ ਅਸੀਂ ਵਰਤ ਲਈ ਉਹ ਵਰਤ ਲਈ ਸਰੀਰ ਸਾਡਾ ਨਹੀਂ ਹੈ ਇਹ ਗੱਲ ਗਲਤ ਹੈ ਕਿ ਅਸੀਂ ਮੰਨਦੇ ਹਾਂ ਸਰੀਰ ਸਾਡਾ ਕਿੱਥੋਂ ਲੈ ਗਿਆ ਸੀ ਜੇ ਤੇਰਾ ਤੇ ਨਾਲ ਜਾ ਕੇ ਦਿਖਾਓ ਜੇ ਤੇਰਾ ਜਿਹੜੀ ਤੇਰੀ ਚੀਜ਼ ਹੈ ਤੇਰੇ ਨਾਲ ਜਾਓ ਬੁੱਧੀ ਤੇਰੀ ਹੈ ਤੇਰੇ ਨਾਲ ਆਈ ਸੀ ਤੇਰੇ ਨਾਲ ਲੈ ਜਾਓ ਘਾਟਾ ਪਾ ਲੇਗਾ ਉਹੀ ਚਲੀ ਜਾਊਗੀ ਬੁੱਧ ਦਾ ਨਾਸ ਕਰ ਲੇਗਾ ਉਹ ਲੈ ਜਾਏਗਾ ਬੁੱਧ ਨੂੰ ਪ੍ਰਕਾਸ਼ ਕਰ ਲੇਗਾ ਉਹ ਲੈ ਬਸ ਔਰ ਕੁਝ ਨਹੀਂ ਲਿਆ ਸਕਦਾ ਬੁੱਧ ਦੇ ਵਿੱਚ ਪ੍ਰਕਾਸ਼ ਕਰ ਲਾ ਜਾਂ ਬੁੱਧ ਦਾ ਨਾਸ ਕਰ ਲਾ ਇਹ ਜਾਉ ਨਾਲ ਹੋਰ ਕੁਝ ਨਹੀਂ ਜਾਂਦਾ ਇਹ ਕੀ ਤੇਰੀ ਉਹ ਕਬੀਰ ਬੁੱਧ ਹਾਲ ਲਈ ਮੇਰੀ ਮੇਰੀ ਬੁੱਧ ਨਾਲ ਲੱਗਿਆ ਹੈ ਔਰ ਕਹੇ ਕਿ ਨਾ ਮੇਰੀ ਨਹੀਂ ਲੱਗਿਆ ਹੈ ਮੇਰੀ ਲੱਗਿਆ ਜਿਹੜਾ ਜੀ ਨਾ ਦਿਖਾਓ ਬਾਣੀ ਜੀ ਕਿੱਥੇ ਲੱਗਿਆ ਮੇਰੀ ਮੇਰੀ ਜੇ ਉਹ ਲੱਗਿਆ ਹੋਇਆ ਉਹ ਦੂਜੀ ਭਾਸ਼ਾ 'ਚ ਲੱਗਿਆ ਹੈ ਹਿੰਦੜੀ ਜਾਤ ਮੇਰੀ ਕਿ ਸੰਸਾਰ ਕਹਿੰਦਾ ਨਾ ਉਹ ਸੰਸਾਰੀ ਭਾਸ਼ਾ ਕੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਬੁੱਧੇ ਦੀ ਆਪਣੀ ਹੈ ਇਹਦਾ ਨਾਸ਼ ਕਰ ਲਓ ਚਾਹੇ ਚਾਹੇ ਚ ਪ੍ਰਗਾਸ ਕਰ ਲਓ ਚਾਹੇ ਹਨੇਰਾ ਕਰ ਲੋ ਅੰਦਰ ਚਾਹੇ ਚਾਨਣਾ ਕਰ ਲੋ ਰੋਸ਼ਨੀ ਵਧਾ ਲੋ ਇਹਦੀ ਜਾਂ ਇਹਦੀ ਰੋਸ਼ਨੀ ਘਟਾ ਲੋ ਇਹੀ ਜੂਏਬਾਜੀ ਕਰਨ ਵਾਲੀ ਗੱਲ ਹੋਰ ਕੁਛ ਨਹੀਂ ਕਮਾਈ ਅਕਲ ਦੀ ਹੈ ਕੋਈ ਅਕਲ ਗਵਾ ਲੋ ਕੋਈ ਅਕਲ ਨੂੰ ਪ੍ਰਗਾਸ ਵਧਾ ਲੋ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਕਿ ਅਕਲ ਅਕਲੀ ਸਤਗੁਰ ਸੇਵੀ ਹੈ ਨਾ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁਝੀ ਅਕਲੀ ਕੀਜੇ ਦਾਨ ਇਹੀ ਸਾਡੇ ਕੋਲ ਚੀਜ਼ ਹੈ ਹੋਰ ਕੀ ਹੈ ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ ਬਾਕੀ ਦਾ ਸਭ ਸ਼ੈਤਾਨ ਬੈਠੇ ਨੇ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਅਮੁੱਲ ਨਿਸ਼ਾਨ ਅਮੁੱਲ ਬਖਸ਼ੀਸ਼ ਪਹਿਲਾ ਜਿਹੜਾ ਗਿਆਨ ਹੈ ਉਹ ਮੁੱਲ ਹੈ ਔਰ ਨਿਸ਼ਾਨ ਹੈ ਜਿਹੜਾ ਨਿਸ਼ਾਨ ਹੈ ਗਿਆਨ ਦਾ ਗਿਆਨ ਨੇ ਜਿਹੜਾ ਪ੍ਰਗਾਸ ਕਰਨਾ ਅੰਦਰ ਚਾਨਣ ਕਰਨਾ ਕਲੰਕ ਤੋੜੇ ਕਲੰਕ ਨਹੀਂ ਮਿਟਣਾ ਕੋ ਨਾ ਕਲੰਕ ਗਇਓ ਰਾਮ ਨਾਮ ਲੈ ਟੀ ਉਹ ਜਿਹੜਾ ਕਾਲੇ ਤੋਂ ਚਿੱਟਾ ਹੋ ਗਿਆ ਨਿਸ਼ਾਨ ਪਾਤਾ ਉਹਨੇ ਮਨ ਕਾਲਾ ਸੀ ਚਿੱਟਾ ਕਰਤਾ ਉਹਨੇ ਆਪਣਾ ਨਿਸ਼ਾਨ ਛੱਡ ਦਿੱਤਾ ਉਹ ਨਿਸ਼ਾਨ ਕਹਿ ਜਾਂਦਾ ਜਹ ਜਾ ਉਹਦਾ ਰੰਗ ਹੁੰਦਾ ਕਿਸੇ ਚੀਜ਼ ਤੋਂ ਹੋਏ ਨਿਸ਼ਾਨ ਲੱਗੂਗਾ ਲਾਲ ਪੈਨਸਲ ਦਾ ਨਿਸ਼ਾਨ ਲਾ ਲਓ ਕਾਲੀ ਪੈਨਸਲ ਦਾ ਨਿਸ਼ਾਨ ਲਾ ਲਓ ਨੀਲੀ ਸਿਆਹੀ ਦਾ ਨਿਸ਼ਾਨ ਲਾ ਲਓ ਚਿੱਟੇ ਚਾਕ ਦਾ ਨਿਸ਼ਾਨ ਲਾ ਲਓ ਇਹ ਗਿਆਨ ਦਾ ਨਿਸ਼ਾਨ ਆ ਆਪਣਾ ਕਾਲਸ ਦੇ ਉੱਤੇ ਚਿੱਟਾ ਕਰ ਦੇਣਾ ਬਦਲ ਦੇਣਾ ਅਸਲ ਵਿੱਚ ਨਹੀਂ ਸਾਣ ਦਾ ਸਾਣ ਦਾ ਮਤਲਬ ਕੀ ਹੁੰਦਾ ਸਾਣ ਦਾ ਮਤਲਬ ਹੁੰਦਾ ਮਾਇਆ ਨਾਲ ਲਿਪਤ ਹੋਣਾ ਲਿਪੜ ਜਾਣਾ ਭਰਮ ਵਿੱਚ ਲਿਪਤ ਹੋ ਜਾਣਾ ਭਰਮ ਨੂੰ ਕੱਟ ਦੇਣਾ ਸਾਣ ਨੰਨੇ ਨੂੰ ਸਾਰੀ ਨੈਗੇਟਿਵ ਲੱਗਿਆ ਸਾਣ ਦੇ ਨਾਲ ਸਾਣ ਨਾਲ ਸਣ ਜਾਣਾ ਲਿਪਤ ਹੋ ਜਾਣਾ ਲਿਬੜ ਜਾਣਾ ਕਿਸੇ ਚੀਜ਼ ਦਾ ਮਲੀਨ ਹੋ ਜਾਣਾ ਮਨ ਦੀ ਮਲੀਨਤਾ ਕੱਟੀ ਜਾਣੀ ਨਿਸ਼ਾਨ ਮਨ ਚੋਂ ਭਰਮ ਕੱਟਿਆ ਜਾਣਾ ਨਿਸ਼ਾਨ ਜੋ ਗਿਆਨ ਮਿਲਿਆ ਉਹਦੇ ਨਾਲ ਭਰਮ ਕੱਟਿਆ ਗੁਰਪ੍ਰਸਾਦ ਭਰਮ ਕਾ ਨਾਸ ਜੋ ਗਿਆਨ ਮਿਲਿਆ ਸਾਨੂੰ ਸਮਝ ਆਈ ਉਹਦੇ ਨਾਲ ਅੰਦਰ ਚਾਨਣ ਹੋਇਆ ਗੁਰ ਗਿਆਨ ਘਟ ਬੜਿਆ ਚਾਨਣ ਹੋਇਆ ਜਿਹੜਾ ਨੇਰਾ ਦੂਰ ਹੋ ਗਿਆ ਉਹੀ ਨਿਸ਼ਾਨ ਜਿਹੜੀ ਮਨ ਦੀ ਮਲੀਨਤਾ ਸੀ ਉਹ ਦੂਰ ਹੋ ਭਰਮ ਦੂਰ ਹੋ ਹਾਂਜੀ ਅਮੁੱਲ ਕਰਮ ਅਮੁੱਲ ਫਰਮਾਨ ਹੁਣ ਅੱਗੇ ਕੀ ਆਇਆ ਕਿ ਕਰਮ ਆ ਗਿਆ ਗਿਆਨ ਤੋਂ ਬਾਅਦ ਨਾਮ ਆ ਗਿਆ ਇਹ ਇਹਦੇ ਨਾਲ ਕੀ ਹੁਣ ਗਿਆਨ ਨਾਲ ਕੀ ਹੁਣ ਗਿਆਨ ਨਾਲ ਸੰਤੋਖ ਹੋਣਾ ਮਨ ਨੇ ਟਿਕਣਾ ਗਿਆਨ ਦਾ ਵਾਧਾ ਮਨ ਭਟਕਣਾ ਮੁੱਕ ਜਾਣੀ ਹੈ ਫਿਰ ਹੋ ਜਾਣਾ ਉਹਦੇ ਬਾਅਦ ਫਿਰ ਨਾਮ ਮਿਲਣਾ ਅਮਲ ਕਰਮ ਮੁੱਲ ਪ੍ਰਮਾਣ ਇਹ ਕਰਮ ਦੇ ਵਿੱਚ ਆਉਂਦਾ ਕਰਮ ਖੰਡ ਕੀ ਬਾਣੀ ਕਿਰਪਾ ਨਾਮ ਸਰਬ ਦਰਗਾਹ ਚੋਂ ਕਿਰਪਾ ਨਾਲ ਮਿਲਣਾ ਬਾਕੀ ਤੁਹਾਡੀ ਆਪਣੀ ਐਫਰਟ ਨਾਲ ਹੋ ਜਾਣਾ ਨਾਮ ਨਹੀਂ ਮਿਲਦਾ ਮਨ ਨੂੰ ਟਿਕਾਉਣ ਤੱਕ ਸਾਡੀ ਆਪਣੀ ਐਫਰਟ ਮਨ ਬੇਚੈਨ ਵੀ ਅਸੀਂ ਆਪੇ ਕੀਤਾ ਉਹਨਾਂ ਨੇ ਤਾਂ ਟਿਕਾ ਕੇ ਭੇਜਿਆ ਸੀ ਡ੍ਰੌਪਰ ਟਿਕਿਆ ਹੋਇਆ ਨਹੀਂ ਸੀ ਤੇ ਲੜ ਛੁੱਟ ਗਿਆ ਸੀ ਲੜ ਫਿਰ ਫੜ ਲਿਆ ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ ਫੇਰ ਗੰਢ ਪੀਡੀ ਪੈ ਗਈ ਗਿਆਨ ਨਾਲ ਗਿਆਨ ਨਾਲ ਗੰਢ ਟੁੱਟੇ ਗੰਢ ਪੜੇ ਵਿਚਾਰ ਜਿਹੜੀ ਗੰਢ ਛੁੱਟ ਗਈ ਸੀ ਜੇ ਦੁਬਾਰਾ ਗੰਢ ਪਾਉਣੀ ਹੈ ਜੇ ਮਨ ਦੀ ਤਾਂ ਵਿਚਾਰ ਜੇ ਗੁਰਬਾਣੀ ਦੀ ਵਿਚਾਰ ਨਾਲ ਬਣੀ ਹੈ ਗਿਆਨ ਨਾਲ ਬਣੀ ਹੈ ਟੁੱਟਾ ਗੰਢ ਪੜੇ ਵਿਚਾਰ ਵਿਚਾਰ ਨਾ ਵੀ ਟੁੱਟੀ ਕਿਉਂ ਲੜਾਈ ਕਿਉਂ ਹੋਈ ਹੈ ਜਦ ਵਿਚਾਰਿਆ ਵੀ ਕਸੂਰ ਤਾਂ ਮੇਰਾ ਮੰਨ ਲਿਆ ਵੀ ਕਸੂਰ ਮੇਰਾ ਮੈਨੂੰ ਗਲਤ ਫਹਿਮੀ ਹੋਈ ਸੀ ਤਾਂ ਇਹਦਾ ਕਹਿੰਦਾ ਲੋੜ ਹਰਾਮੀ ਗੁਨਾਹਗਾਰ ਅਗਿਆਨੀ ਅਲਪਮਤ ਫਿਰ ਮੰਨੇ ਪਹਿਲਾਂ ਕਹਿੰਦਾ ਮੇਰੇ ਵਰਗਾ ਕੋਈ ਜਾਣਕਾਰ ਨਹੀਂ ਗਲਤ ਕਹਿੰਦਾ ਨਾ ਗਿਆਨੀ ਹੁੰਦਾ ਹੋਇਆ ਗਿਆਨੀ ਬਣਦਾ ਗਲਤੀ ਇਹਦੀ ਹੈ ਗਲਤੀ ਐਡਮਿਟ ਕਰ ਗਿਆ ਫਿਰ ਡੰਡ ਪੈ ਗਈ ਵਿਚਾਰ ਨਾਲ ਡੰਡ ਪਈ ਗਿਆਨ ਵਿਚਾਰ ਨਾਲ ਵਿਚਾਰ ਦਾ ਮਤਲਬ ਗਿਆਨ ਵਿਚਾਰ ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਾਮ ਰਾਮ ਕਰੀ ਜਾਣਾ ਵੈਗਰੂ ਵੈਗਰੂ ਕਰੀ ਜਾਣਾ ਬਿਰਥਾ ਜਨਮ ਚਲਾ ਗਿਆ ਗਿਆਨ ਵਿਚਾਰ ਨਹੀਂ ਪਾਇਆ ਗੁਰਬਾਣੀ ਦੇ ਗਿਆਨ ਦੀ ਵਿਚਾਰ ਕਰਨੀ ਸੀ ਗੰਡ ਪੈ ਜਾਂਦੀ ਐਦਾਂ ਨਹੀਂ ਪੈਣੀ ਗੰਢ ਕਿਸੇ ਦੀ ਪਈ ਨਹੀਂ ਅਜ ਤੱਕ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਇਹ ਕਿੱਥੇ ਗਈ ਭਗਤੀ ਇਹ ਪੜ ਲੈਂਦੇ ਤਾਂ ਅੱਖਾਂ ਖੁੱਲ ਜਾਂਦੀਆਂ ਕਰਨਾ ਕੀ ਹੈ ਹੋਰੇ ਕੁਝ ਕਰੀ ਜਾਂਦੇ ਨੇ ਉਹਦਾ ਛਾਤਰ ਤੇ ਜਿਨ੍ਹਾਂ ਨੇ ਤੁਹਾਨੂੰ ਇਹ ਕੰਮ ਲਾਇਆ ਉਹਨਾਂ ਦਾ ਉਲਟੇ ਨਾ ਪਾਉਣਾ ਦਾ ਤੁਹਾਡੇ ਕੋਲ ਤਾਂ ਗੁਰਬਾਣੀ ਹੈ ਪੜ ਲੈਂਦੇ ਆਪ ਜਾਂ ਫਿਰ ਤੁਸੀਂ ਆਪ ਛਾਤਰ ਹੋ ਦੁਨੀਆ ਨੂੰ ਦੂਜੇ ਪਾਸੇ ਲਾਉਣਾ ਚਾਹੁੰਦੇ ਹੋ ਤੁਸੀਂ ਵੀ ਉਹਨਾਂ ਦੇ ਗਾਹ ਉਤਰਾਧਿਕਾਰੀ ਹੋ ਜਾਂ ਫਿਰ ਉਤਰਾਧਿਕਾਰੀ ਹੋ ਤੁਸੀਂ ਉਹਨਾਂ ਦੇ ਹੀ ਜੋ ਕੰਮ ਉਹ ਕਰਦੇ ਤੇ ਉਹ ਤੁਸੀਂ ਕਰਦੇ ਹੋ ਤੁਸੀਂ ਉਲਟੇ ਕਾ ਲਿਆ ਹੋਇਆ ਇਸ ਕੰਮ ਦਾ ਜਾਂ ਤੇ ਇਹ ਗੱਲ ਹੈ ਨਹੀਂ ਤਾਂ ਗੁਰਬਾਣੀ ਪਈ ਹੈ ਪੜ੍ਹ ਕੇ ਦੇਖ ਲਓ ਸਮਝ ਲਓ ਹਾਂਜੀ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਕਰਮ ਜਿਹੜਾ ਤੇਰੀ ਕਿਰਪਾ ਹੋਣੀ ਹੈ ਉਹਦੀ ਕਿਆ ਉਹਦਾ ਫਿਰ ਨਾਮ ਹੀ ਮਿਲ ਜਾਣਾ ਨਾ ਫਿਰ ਤਾਂ ਵਿੱਚ ਆਪ ਖਲੋਆ ਆਵੇ ਖੜ ਜਾਣਾ ਨਾ ਅੱਗੇ ਸੰਤਾ ਕੇ ਕਾਰਜ ਆਪ ਖੜ ਗਿਆ ਅੱਗੇ ਵਿੱਚ ਆਪ ਘੜੇ ਦੇ ਬਿਨਾਂ ਦਾ ਕਾਰਜ ਪੂਰਾ ਹੋਣਾ ਹੀ ਨਹੀਂ ਨਾਮ ਦੇ ਬਿਨਾਂ ਦਾ ਕਾਰਜ ਪੂਰਾ ਹੋਣਾ ਹੀ ਨਹੀਂ ਹਰ ਕੰਮ ਕਰਾਵਣ ਆਇਆ RAM ਆਹ ਉਹਦੇ ਕਿਸੇ ਨੇ ਲੈਟਰ ਪਾਉਣਾ ਹੋਵੇ ਸ਼ਬਦ ਪੜੀ ਜਾਂਦੇ ਨੇ ਸੰਤਾਂ ਕਾਰਜ ਆਪ ਖਲੋ ਕਾਲੇ ਵਾਲੇ ਲੈਟਰ ਪਾਉਂਦੇ ਨੇ ਆ ਸ਼ਬਦ ਪੜਦੇ ਨੇ ਕੌਣ ਖੜਾ ਆ ਕੇ ਵਿੱਚ ਮਾਇਆ ਖੜੀ ਆ ਵਿੱਚ ਉੱਥੇ ਮਾਇਆ ਆਈ ਦਾ ਲੈਟਰ ਪਿਆ ਉਸੇ ਮਿੰਟ ਦਾ ਹੁੰਦਾ ਸਰੀਆ ਦਾ ਹੁੰਦਾ ਲੈਟਰ ਕਿਵੇਂ ਪੈ ਜਾਂਦਾ ਇਹ ਮਾਇਆ ਧਾਰੀਆਂ ਦਾ ਸ਼ਬਦ ਨੇ ਉਹਦਾ ਜਾਤ ਬਣਦੇ ਨੇ ਜਦ ਕੋਈ ਸੰਸਾਰੀ ਕੰਮ ਕਰਨਾ ਹੁੰਦਾ ਸੰਸਾਰੀ ਕੰਮ ਹੀ ਪੜਨ ਵਾਲੀ ਬਾਣੀ ਇਹਨਾਂ ਨੂੰ ਅਸਲ ਜੋ ਕਾਰਜ ਦਾ ਹੀ ਨਹੀਂ ਪਤਾ ਜਿਹੜਾ ਵਿਗੜਿਆ ਹੋਇਆ ਸੰਸਾਰੀ ਆਦਮੀ ਦੇ ਕਾਰਜ ਸੰਸਾਰੀ ਹੁੰਦੇ ਨੇ ਉਹ ਆਪਣਾ ਸੰਸਾਰੀ ਕਾਰਜ ਪੂਰਾ ਹੋਵੇ ਉਹ ਖੁਸ਼ ਨੇ ਉਹ ਉੱਥੇ ਹੀ ਆਪਣਾ ਬਾਣੀ ਨੂੰ ਪੜ ਕੇ ਆਪਣਾ ਘਰ ਪੂਰਾ ਕਰ ਲੈਂਦੇ ਨੇ ਸਾਡਾ ਕੰਮ ਸਾਰੇ ਚੜ ਗਿਆ ਜਿਹੜਾ ਕਹਿਆ ਨਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰਿਓ ਕਾਜ ਸਤਗੁਰ ਨੇ ਸਵਾਰਿਆ ਸਤਗੁਰ ਤੇ ਨਹੀਂ ਸਵਾਰਿਆ ਆਪ ਸਵਾਰਿਆ ਉਹਨੇ ਆ ਸਤਗੁਰ ਨੇ ਆਰਾਧਨਾ ਕੀਤੀ ਉੱਥੇ ਆਰਾਧਨਾ ਸਤਗੁਰ ਕਰਦਾ ਹੁੰਦਾ ਜਪ ਦਾ ਮਨ ਬੁੱਧੀ ਹੁੰਦੇ ਨੇ ਮਨ ਨੇ ਆਰਾਧਨਾ ਕਰਦਾ ਹੁੰਦਾ ਮਨ ਹੈ ਆਰਾਧ ਹਰੇ ਮਨ ਦੇ ਵਿੱਚ ਬੈਠਾ ਜਿਹੜਾ ਉਹ ਆਰਾਧ ਕਰਦਾ ਆਰਾਧਨਾ ਕਰਦਾ ਆਰਾਧਨਾ ਸਤਗੁਰ ਕਰਦਾ ਹੁੰਦਾ ਆਰਾਧਨਾ ਆਰਾਧਨ ਨਿਕਾ ਹਰ ਹਰ ਨਾਮ ਆਰਾਧਨਾ ਮਨ ਬੁੱਧੀ ਨਾਮ ਜਪਦੇ ਹੁੰਦੇ ਨੇ ਸਤਗੁਰ ਆਰਾਧਨਾ ਕਰਦਾ ਹੁੰਦਾ ਜਪਣਾ ਹੁੰਦਾ ਟਿਕਣ ਵਾਸਤੇ ਆਰਾਧਨਾ ਟਿਕਣ ਦੇ ਬਾਅਦ ਦੀ ਗੱਲ ਹੈ ਜਿਹੜਾ ਸਤਗੁਰ ਤੋਂ ਮਰੇ ਕਾਲ ਸਵਾਰਾ ਉਹ ਆਰਾਧਨਾ ਸਤਗੁਰ ਕਰਦਾ ਹੈ ਫਿਰ ਕਹਿੰਦਾ ਇਹ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵਾ ਪ੍ਰਾਣ ਗਏ ਸਾਗਰ ਵੇਲੇ ਫਨ ਕਾਮ ਨਾ ਆਵੇ ਉਹ ਆਰਾਧਨਾ ਆਰਾਧਨਾ ਦਾ ਆਪ ਕੁਝ ਕਰਨਾ ਨਹੀਂ ਆਰਾਧਨਾ ਹੀ ਕਰਨੀ ਹੈ ਬੇਨਤੀ ਉਹ ਕਰਨੀ ਕਿ ਤੂੰ ਆਪ ਪ੍ਰਗਟ ਹੋ ਇਹ ਕਾਜ ਤੂੰ ਆਪ ਸਮਾ ਹਰ ਕੰਮ ਕਰਾਵਣ ਧਰਤ ਸੁਹਾਵੀ ਜੇ ਹਿਰਦਾ ਸੁਹਾਵਾ ਸੀ ਨਾ ਤਾਂ ਹੀ ਤਾਂ ਸੁਹਾਵਾ ਬਣਿਆ ਤਾਂ ਹੀ ਉੱਥੇ ਨੂੰ ਮਿਲ ਪਿਆ ਪਹਿਲਾਂ ਤੇ ਹਿਰਦਾ ਸਾਫ ਕੀਤਾ ਹਿਰਦੇ 'ਚ ਗੁਣਾ ਨਾਲ ਔਗਣ ਸਾਫ ਕੀਤੇ ਔਗਣ ਕੱਢੇ ਧੋਏ ਧਰਤ ਸੁਹਾਵੀ ਕਿਵੇਂ ਕੀਤੀ ਔਗਣ ਕੱਢੇ ਧੋਏ ਪਾਂਡਾ ਸਾਫ ਕੀਤਾ ਫਿਰ ਤਾਲ ਸੁਹਾਵਾ ਤਾਲ ਸੁਹਾਵਾ ਤਾਂ ਹੋਇਆ ਜਾਣਾ ਬਾਣੀ ਦਾ ਸਮਝ ਪਈ ਸੋਝੀ ਪਈ ਗਿਆਨ ਪਿਆ ਗਿਆਨ ਅੰਮ੍ਰਿਤ ਪਿਆ ਤਾਲ ਸੁਹਾਵਾ ਹੋ ਗਿਆ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਨਾਮ ਅੰਮ੍ਰਿਤ ਹੈ ਗਿਆਨ ਅੰਮ੍ਰਿਤ ਛਾਇਆ ਵਿੱਚ ਫੇਰ ਆਇਆ ਕਿੱਥੇ ਦੀਆਂ ਗੱਲਾਂ ਕਿੱਥੇ ਲਿਆ ਗਏ ਲੱਤ ਕਰੀ ਜਾਂਦੇ ਨੇ ਸਰੋਵਰ ਨਾਲ ਆਦੀ ਸਰੋਵਰ ਨਾਲ ਆਦੀਆਂ ਜੋੜਦੀਆਂ ਲੈ ਕੇ ਧਰਤੀ ਸੁਆਵੀ ਕਿਤੇ ਹੋਈ ਐ ਧਰਤੀ ਸੁਆਵੀ ਕਿਵੇਂ ਹੋ ਜੂ ਜੇ ਅਮਰਦਿਆਲ ਛਾਇਆ ਹੋਵੇ ਉੱਤੇ ਪਲਾਂਟ ਤੇ ਲਾਇਆ ਹੁਣ ਹੁਣ ਪਲਾਂਟ ਲਾਇਆ ਇਹਨੂੰ ਸਾਫ਼ ਕਰੋ ਅਮਰਜਲ ਹੈ ਅਮਰਜਲ ਨੂੰ ਪਲਾਂਟ ਲਾਈ ਦਿੰਦਾ ਸਾਫ਼ ਕਰਨ ਵਾਸਤੇ ਸਾਰੇ ਅਮਰਤ ਨਾਮ ਦੇ ਪੀਣ ਵਾਲੀ ਚੀਜ਼ ਹੈ ਸਰੀਰ ਦੇ ਪੀਣ ਵਾਲੇ ਨਹੀਂ ਹੁੰਦੀ ਜੇ ਸਰੀਰ ਦੇ ਪੀਣ ਵਾਲਾ ਕੋਈ ਅੰਮ੍ਰਿਤ ਹੈ ਉਹ ਵੀ ਬੇਖਾ ਉਹਨੂੰ ਗੁਰਬਾਣੀ ਬੇਖਾਉਂਦੀ ਹੈ ਸਰੀਰ ਦੇ ਪੀਣ ਵਾਲੇ ਜਿੰਨੇ ਅੰਮ੍ਰਿਤ ਨੇ 36 ਅੰਮ੍ਰਿਤ ਉਹ ਵਿਖਿਆ ਰੂਪ ਨੇ ਵਿਖਿਆ ਅੰਮ੍ਰਿਤ ਏਕ ਹੈ ਉੱਚੇ ਪੁਰਖ ਸੁਜਾਣ ਉਹ ਮਨੁੱਖਾਂ ਨੇ ਅੰਮ੍ਰਿਤ ਕਿਹਾ ਉਹਨਾਂ ਨੂੰ ਗੁਰਬਾਣੀ ਨਹੀਂ ਮੰਨਦੀ ਅੰਮ੍ਰਿਤ ਗੁਰਬਾਣੀ ਕਹਿੰਦੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਕੱਟਤੇ ਸਾਰੇ ਅੰਮ੍ਰਿਤ ਗੁਰਬਾਣੀ ਦੂਜਾ ਅਮਰਤ ਕੋਈ ਅਮਰਤ ਹੁੰਦਾ ਹੀ ਨਹੀਂ ਅਮਰਤ ਇੱਕ ਇੱਥੇ ਤਾਂ ਦੁੱਧ ਵੀ ਅਮਰਤ ਹੈ ਲੋੜ ਨੂੰ ਵੀ ਅਮਰਤ ਕਿਹਾ ਹੈ ਜਾਂ ਮੈਂ ਅਮਰਤ ਲੋੜ ਇਹ ਸ਼ਾਸਤਰਾਂ ਵਿੱਚ ਮੰਨੇ ਹੋਏ ਅਮਰਤ ਨੇ ਜਦੋਂ ਵਰਸ਼ਨ ਗੁਰਬਾਣੀ ਨੇ ਆਪਣਾ ਦਿੱਤਾ ਹੈ ਤਾਂ ਇਹ ਕਹੇ ਵਿਖਿਆ ਅਮਰਤ ਏਕ ਹੈ ਇਹ ਸਾਰੇ ਅਮਰਤ ਵਿਖਿਆ ਨੇ ਪਾਣੀ ਉਹ ਜੇ ਆ ਗਿਆ ਵਿਖਿਆ ਚ ਧਰਤੀ ਵੀ ਵਿਖਿਆ ਇਹ ਸਰੋਵਰ ਕਿਵੇਂ ਹੋ ਗਿਆ ਅੰਨੇ ਹੋ ਗਏ ਅੰਨੇ ਹਿੰਦੂਆ ਵਾਂਗੂ ਬਿਲਕੁਲ ਅੰਨੇ ਹੋ ਗਏ ਤੇ ਸਾਡਾ ਜੋ ਬਣਾਇਆ ਹੈ ਉਹਨਾਂ ਨੇ ਗੰਗਾ ਕਰ ਲਈ ਸੀ ਇਹਨਾਂ ਨੇ ਸਰੋਵਰ ਕਰ ਲਿਆ ਕੀ ਫਰਕ ਪੈ ਗਿਆ ਉਹਨਾਂ ਨੇ ਉਹ ਲਿਆ ਸੀ ਗੰਗਾ ਦਾ ਵੀ ਤਾਂ ਇਹ ਇਹਦੇ ਕਿਨਾਰੇ ਤੇ ਰਿਸ਼ੀ ਮੁਨੀ ਨਾਮ ਜਪਦੇ ਨੇ ਕਹਿੰਦੇ ਅਸੀਂ ਰੋਜ਼ ਬਾਣੀ ਪੜ੍ਹਦੇ ਫਿਰ ਕੋਈ ਉਹ ਬਣਾ ਲੂ ਕਿਤੇ ਹੀ ਬਾਣੀ ਬਣੀ ਜਾਓ ਫਿਰ ਤਾਂ ਕਿਤੇ ਹੀ ਬਣ ਜੂਗੇ ਫਿਰ ਟਰਾਜ ਕਾਦੇ ਕਰਦੇ ਹੋ ਫਿਰ ਤਾਂ ਕਿਤੇ ਬਣ ਸਕਦਾ ਹੈ ਜੇ ਬਾਣੀ ਵਾਲੇ ਅਰਥ ਹੁੰਦਾ ਹੈ ਇਹ ਸਭ ਕੁਝ ਹੁੰਦਾ ਹੈ ਫਿਰ ਕਿਤੇ ਹੀ ਬਣ ਸਕਦਾ ਹੈ ਫਿਰ ਕਾਦੇ ਪੜਦੇ ਕਾਤੇ ਹੋ ਫਿਰ ਕਿਉਂ ਬੜਦੇ ਝੂੜ ਆਖਰ ਦਾਣ ਦਾਣ ਕਰਕੇ ਟੁੱਟੀ ਜਾਂਦਾ ਡਿੱਗੀ ਜਾਂਦਾ ਝੂੜ ਆਪੇ ਖਤਮ ਹੋ ਜਾਂਦਾ ਬੰਦ ਕਮਰੇ ਚ ਭੀੜ ਨਾ ਕਰ ਨੇ ਭਾਈ ਆਪਣਾ ਕੱਖ ਨਹੀਂ ਰਹਿਣਾ ਤੁਹਾਡੀ ਵੀ ਦੁਕਾਨ ਜਾਊ ਸਾਡੀ ਵੀ ਜਾਊ ਵੀ ਬੋਲਣ ਵਾਲੇ ਤਾਂ ਪਹਿਲੇ ਤਿਆਰ ਖੜੇ ਨੇ ਤੁਸੀਂ ਇੰਨਾ ਕੁ ਮੋਡੀਫਾਈ ਕਰ ਲਓ ਨਾ ਕਰ ਲਓ ਬੰਦ ਕਮਰੇ ਜਿਹੜੀਆਂ ਮੀਟਿੰਗਾਂ ਕਰਦੇ ਨੇ ਉਹ ਕੀ ਕਰਦੇ ਨੇ ਸੰਗਤਾਂ ਦੀਆਂ ਮੀਟਿੰਗਾਂ ਬੰਦ ਕਮਰੇ 'ਚ ਨਹੀਂ ਹੁੰਦੀਆਂ ਝੂਠਿਆਂ ਦੀਆਂ ਸੱਚਿਆਂ ਦੀਆਂ ਕਾਹਦੀਆਂ ਹੁੰਦੀਆਂ ਸੱਚਿਆਂ ਦਾ ਮੈਦਾਨ 'ਚ ਫੈਸਲੇ ਹੁੰਦੇ ਨੇ ਬਾਹਰ ਝੂਠ ਲੋਕੇ ਘਰੇ ਫੈਸਲਾ ਸੱਚ ਦਾ ਫੈਸਲਾ ਕਰਾ ਲੋਕੇ ਜੇ ਪਬਲਿਕ ਤੇ ਤੁਸੀਂ ਕੋਈ ਛੁਪਾ ਕੇ ਚੀਜ਼ ਕਰਨੀ ਹੈ ਠੀਕ ਅਪਟ ਹੈ ਕੋਈ ਉਹ ਕਿਹੜੀ ਗੱਲ ਹੈ ਜੀ ਦੱਸਣੀ ਨਹੀਂ ਚਾਹੁੰਦੇ ਪਬਲਿਕ ਸੱਚ ਨੂੰ ਤਾਂ ਕੋਈ ਸੱਚ ਤਾਂ ਦੱਸੀਦਾ ਹੁੰਦਾ ਹੂੰ ਅਮੁੱਲ ਕਰਮ ਅਮੁੱਲ ਫਰਮਾਨ ਫਰਮਾਨ ਕਰਮ ਦੇ ਨਾਲ ਫਰਮਾਨ ਜੁੜਿਆ ਹੋਇਆ ਫਰਮਾਨ ਦਾ ਦਰਗਾਹ ਦਾ ਹੁਕਮ ਤੁਰਕੀ ਬਾਣੀ ਜਦ ਕਿਰਪਾ ਹੋਣੀ ਹੈ ਮੇਗਿਆਂ ਨੂੰ ਫਰਮਾਨ ਹੋਆ ਪਰਸੋ ਕਿਰਪਾ ਫਰਮਾਨ ਹੋ ਗਿਆ ਫਿਰ ਹੋਰ ਕੀ ਸੀ ਕਿਰਪਾ ਦਾ ਹਰ ਕੀ ਗਈ ਪਹਿਲਾਂ ਤਾਂ ਅੰਮ੍ਰਿਤ ਵੇਲਾ ਬੋਲਿਆ ਭਵੀਆ ਤਾਂ ਦਰ ਸੁਣੀ ਪੁਕਾਰ ਉਧਰ ਤਾਂ ਆਰਾਧਨਾ ਹੋ ਰਹੀ ਹੈ ਬਬੀਹਾ ਬੋਲ ਰਿਹਾ ਆਰਾਧਨਾ ਬਬੀਹਾ ਬੋਲ ਰਿਹਾ ਉਧਰ ਦਰ ਚ ਪੁਕਾਰ ਸੁਣੀ ਗਈ ਫਿਰ ਮੈਂ ਕਹਿੰਦਾ ਫਰਮਾਨੋ ਜਦ ਪੁਕਾਰ ਸੁਣੀ ਗਈ ਤਾਂ ਕਰਮ ਹੋ ਗਿਆ ਸੁਣ ਲਈ ਕਿਰਪਾ ਹੋ ਗਈ ਇਰਾਦਾ ਹੋ ਗਿਆ ਜਦ ਪਰ ਪੁਕਾਰ ਸੁਣ ਲਈ ਤਾਂ ਇਰਾਦਾ ਹੋ ਗਿਆ ਫੈਸਲਾ ਹੋ ਗਿਆ ਵੀ ਦੇ ਦੋ ਹੁਣ ਤੇ ਕਰਮ ਹੋ ਗਿਆ ਕਿਰਪਾ ਹੋ ਗਈ ਤਾਂ ਉਧਰ ਫਰਮਾਨ ਹੋਇਆ ਮੈਂ ਨੂੰ ਫਰਮਾਨ ਹੋਆ ਪਰਸੋ ਕਿਰਪਾ ਸਾਰੀ ਕਿਸ ਤਰੀਕੇ ਨਾਲ ਬਾਣੀ ਦੇ ਨਾਲ ਜੁੜਦੀ ਹੈ ਸਾਰੀ ਗੱਲੇ ਕਲੀਅਰ ਹੈ ਕਿ ਤੋ ਕਿੰਤੂ ਪ੍ਰੰਤੂ ਵਾਲੀ ਕੋਈ ਗੱਲ ਹੈ ਉਹ ਨਹੀਂ ਪਰ ਅਸੀਂ ਤਾਂ ਲੈ ਕੇ ਜ਼ਮੀਨ ਨਾਲ ਜੋੜਦੀਆਂ ਸਾਡੀਆਂ ਗੱਲਾਂ ਵਾਇਆ ਜੋੜਦੀਆਂ ਲੈ ਕੇ ਅਮੁੱਲੋ ਅਮੁੱਲ ਆਖਿਆ ਨਾ ਜਾਏ ਅਮੁੱਲੋ ਅਮੁੱਲ ਅਮੁੱਲ ਆਖਿਆ ਨਾ ਜਾਏ ਅਸਲ 'ਚ ਅਮੁੱਲੋ ਹੈ ਮੁੱਲ ਨਹੀਂ ਆਖਿਆ ਜਾਏ ਤਾਂ ਅਮੁੱਲੋ ਹੈ ਮੁੱਲ ਨਹੀਂ ਆਖਿਆ ਜਾ ਸਕਦਾ ਮੁੱਲ ਕੋਈ ਨਹੀਂ ਪੂਰਾ ਪਾ ਸਕਦਾ ਕਿਸੇ ਨੇ ਮੁੱਲ ਨਹੀਂ ਪਿਆ ਬਹੁਤ ਲੋਕਾਂ ਨੇ ਗ੍ਰੰਥ ਲਿਖੇ ਨੇ ਬਹੁਤ ਕੁਝ ਲੋਕਾਂ ਨੇ ਪ੍ਰਚਾਰ ਕੀਤਾ ਹੈ ਇਹ ਨਹੀਂ ਉਹਦੇ ਬਾਰੇ ਕਿਸੇ ਨੂੰ ਕੁਝ ਕਿਹਾ ਨਹੀਂ ਪਰ ਫਿਰ ਵੀ ਬੇਅੰਤ ਬੇਅੰਤ ਕਹਿ ਕੇ ਇਹੀ ਆਖਰ ਕਿਹਾ ਤੇਰੀ ਕੀਮਤ ਨਹੀਂ ਪੈ ਸਕਦੀ ਤੇਰੇ ਬਾਰੇ ਕੰਪਲੀਟ ਕੁਝ ਨਹੀਂ ਦੱਸਿਆ ਜਾ ਸਕਦਾ ਸਾਡੀ ਇਹਦੀ ਬੁੱਧੀ ਨਹੀਂ ਕਿ ਤੇਰੇ ਬਾਰੇ ਦੱਸ ਸਕੀ ਆਗ ਆਕ ਆਕ ਰਹੇ ਲਿਵ ਲਾਏ ਬਸ ਇਹ ਹੈ ਜਿਹੜੇ ਉਹਦਾ ਉਹਦੇ ਬਾਰੇ ਕੁਝ ਦੱਸਦੇ ਨੇ ਉਹਦੇ ਵਿੱਚ ਹੀ ਲਿਵ ਲਾ ਕੇ ਉਹਦੇ ਵਿੱਚ ਹੀ ਸਮਾ ਜਾਂਦੇ ਜਿਹੜਾ ਸਮੁੰਦਰ 'ਚ ਵੜ ਜਾਂਦਾ ਹੈ ਜਿੰਨਾ ਕੋ ਡੁੱਬਦਾ ਨਹੀਂ ਉਹਨਾਂ ਕੋ ਦੱਸਦਾ ਰਹਿੰਦਾ ਮੈਨੂੰ ਪਤਾ ਨਹੀਂ ਕਿੱਥੇ ਤੱਕ ਹੋਰ ਹੈ ਕਾਂ ਦਾ ਵੀ ਨਹੀਂ ਮੈਨੂੰ ਕਿਨਾਰਾ ਦਿੰਦਾ ਮੈਨੂੰ ਥੱਲੇ ਵੀ ਨਹੀਂ ਮੇਰੇ ਪੈਰ ਲੱਗਦੇ ਸਾਈਡਾਂ ਤੇ ਵੀ ਨਹੀਂ ਪਤਾ ਕਿੰਨਾ ਹੁੰਦਾ ਬਾ ਇੰਨਾ ਗੱਲ ਕਰਦਾ ਰਹਿੰਦਾ ਉਹ ਫਿਰ ਵਿੱਚੇ ਹੀ ਰਹਿ ਜਾਂਦਾ ਉਹ ਦਾਦਾ ਦਾਦਾ ਵਿੱਚੇ ਹੀ ਸੁਆ ਜਾਂਦਾ ਸੂਤ ਤੇ ਮੁੜ ਕੇ ਕੋਈ ਨਹੀਂ ਆਉਂਦਾ ਜਿੰਨਾ ਵੀ ਜਦੋਂ ਉਹਦਾ ਸਿਰ ਬਾਹਰ ਹੈ ਉਹਨਾਂ ਵਿੱਚ ਬੋਲੀ ਜਾਂਦਾ ਹੈ ਬਾਬੇ ਵਿੱਚੇ ਹੀ ਸੁਆ ਜਾਂਦਾ ਫਿਰ ਕਹਿੰਦਾ ਵੀ ਇਹਦਾ ਨਹੀਂ ਪਤਾ ਲੱਗਣਾ ਹੱਥ ਦੇ ਖਿਚਾ ਦਾ ਕਹਿਣੇ ਵਾਲੇ ਤੇਰੇ ਰਹੇ ਸਮਾਏ ਆਖ ਆਖ ਰਹੇ ਦੇ ਬੁਲਾਏ ਆਖ ਆਖ ਰਹੇ ਦੇ ਬੁਲਾਏ ਆਖ ਕੇ ਉਹਦੇ ਨਾਲ ਜੁੜੇ ਰਹਿੰਦੇ ਨੇ ਸਿਰਫ ਉਹਦੇ ਗੁਣ ਗਾਇਨ ਕਰਨ ਦਾ ਮਤਲਬ ਉਹਦੇ ਵਿੱਚ ਜੁੜੇ ਰਹਿਣਾ ਉਹਦੇ ਜੁੜੇ ਨਾਲ ਜੁੜੇ ਰਹਿਣ ਵਾਸਤੇ ਉਹਦੇ ਗੁਣ ਗਾਇਨ ਕਰਨੇ ਜ਼ਰੂਰੀ ਨੇ ਉਹਦੇ ਖਿਆਲ ਦੇ ਵਿੱਚ ਜੇ ਜੁੜਿਆ ਰਹਿੰਦਾ ਉਹਦੇ ਗੁਣ ਗਾਇਨ ਕਰਦਾ ਰਹਿੰਦਾ ਦੇਖਦਾ ਰਹਿੰਦਾ ਗੁਣਾਂ ਨੂੰ ਸਮਝਦਾ ਰਹਿੰਦਾ ਆਖੇ ਵੇਦ ਪਾਠ ਪ੍ਰਾਣ ਵੇਦ ਦੇ ਪਾਠੀ ਨੇ ਜਿਹੜੇ ਉਹ ਵੀ ਉਹਦੇ ਗੁਣ ਗਾਏ ਨੇ ਕਰਦੇ ਉਹ ਵੀ ਕਹਿੰਦੇ ਨੇ ਸਰਬ ਵਿਆਪੀ ਹੈ ਸਰਬ ਸ਼ਕਤੀਮਾਨ ਹੈ ਉਹ ਇਹ ਤਾਂ ਨਹੀਂ ਕਹਿੰਦਾ ਵੀ ਉਹ ਹੈ ਨਹੀਂ ਉਹਦੀ ਤਾਕਤ ਘੱਟ ਹੈ ਘੱਟ ਤੇ ਨਹੀਂ ਕਿਸੇ ਨੇ ਵੇਦ ਪਾਠੀ ਨੇ ਜਿਹੜੇ ਉਹ ਪੁਰਾਣਾ ਦੇ ਵਿੱਚ ਇਹੀ ਗੱਲ ਕਹੀ ਹੈ ਵੇਦ ਪੜ੍ਹੇ ਨੇ ਪੁਰਾਣ ਲਿਖੇ ਨੇ ਵੇਦ ਪੜ੍ਹ ਕੇ ਜਿਨ੍ਹਾਂ ਨੇ ਪੁਰਾਣ ਲਿਖੇ ਉਹਨਾਂ ਨੇ ਵੀ ਬਣੇ ਪਰਮੇਸ਼ਰ ਦਾ ਜਿਹੜਾ ਹੈ ਉਹਦੀ ਸ਼ਕਤੀ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਕੋਈ ਉਹਦੇ ਬਾਰੇ ਦੱਸ ਨਹੀਂ ਸਕਦਾ ਉਹਦਾ ਰੰਗ ਰੂਪ ਆਕਾਰ ਕੁਝ ਵੀ ਉਹਦੇ ਬਾਰੇ ਨਹੀਂ ਦੱਸਿਆ ਰੰਗ ਹੈ ਵੀ ਪਰ ਇਹ ਜਾ ਨਹੀਂ ਹੈ ਇਹ ਜਾ ਸੰਸਾਰ ਦੇ ਰੰਗ ਨੇ ਰੰਗ ਤਾਂ ਜ਼ਰੂਰ ਹੈ ਪਰ ਇਹ ਜਾ ਰੰਗ ਨਹੀਂ ਇਹ ਜੇ ਅਸੀਂ ਅੱਖਾਂ ਨਾਲ ਰੰਗ ਰਹੇ ਰੂਪ ਜ਼ਰੂਰ ਹੈ ਪਰ ਇਹ ਜਾ ਨਹੀਂ ਇਹ ਜਾ ਰੂਪ ਸੰਸਾਰ ਦੇ ਤੇਰਾ ਰੂਪ ਅਗੰਮ ਹੈ ਰੂਪ ਤਾਂ ਹੈ ਦਾ ਮਤਲਬ ਮੂਰਤ ਤਾਂ ਹੈ ਅਕਾਲ ਮੂਰਤ ਹੈ ਮੂਰਤੀ ਤਾਂ ਹੈ ਦੱਸੇਗੀ ਵਜੂਦ ਹੈ ਤੇਰਾ ਜੇ ਵਜੂਦ ਹੈ ਤਾਂ ਮੂਰਤੀ ਵੀ ਹੈ ਜਿਹੜੀ ਚੀਜ਼ ਦਾ ਵਜੂਦ ਹੈ ਉਹਦੀ ਮੂਰਤੀ ਹੈ ਜੇ ਕਹਦੀ ਇਹ ਮੂਰਤ ਹੈ ਉਹਦੇ ਦਾ ਵਜੂਦ ਹੈ ਨਹੀਂ ਤੇ ਵਜੂਦ ਵੀ ਹੈ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਜਿਹੜਾ ਤੇਰਾ ਦਰਸ਼ਨ ਜਿਹਨੂੰ ਹੋਇਆ ਉਹ ਫਿਰ ਦੱਸ ਨਹੀਂ ਸਕਦਾ ਇੱਥੇ ਉਪਮਾ ਨਹੀਂ ਦੇ ਸਕਿਆ ਕਿਉਂ ਜੈਸਾ ਤੂੰ ਤੈਸਾ ਤੂੰ ਹੀ ਕਿਆ ਹੁਕਮਾਂ ਦੀਜਾ ਹੁਕਮਾਂ ਹੈ ਨਹੀਂ ਸੀ ਉਹਦੇ ਕੋਲ ਦੰਦਾ ਖਾਲੀ ਸੰਸਾਰ 'ਚ ਉਹ ਜੀ ਚੀਜ਼ ਕੁਝ ਹੈ ਨਹੀਂ ਜੈਸਾ ਤੂੰ ਤੈਸਾ ਤੂੰ ਹੀ ਇਹ ਕਹਿ ਕੇ ਉਹ ਚੁੱਪ ਕਰ ਗਿਆ ਕਿਆ ਹੁਕਮਾਂ ਦੀਜਾ ਮੈਂ ਹੁਕਮਾਂ ਕੀ ਦਵਾਂ ਹੁਣ ਦੱਸਿਆ ਵੀ ਕੁਝ ਦੱਸਿਆ ਵੀ ਕੁਝ ਨਹੀਂ ਦੱਸਿਆ ਵੀ ਕੁਝ ਦੱਸਿਆ ਵੀ ਕੁਝ ਨਹੀਂ ਇਹੀ ਹਾਲਤ ਸਾਰਿਆਂ ਦੀ ਹੈ ਕਹਿਣ ਦਾ ਮਤਲਬ ਇਹ ਹੈ ਦੱਸਿਆ ਉਹਨਾਂ ਨੇ ਪਰ ਦੱਸਿਆ ਵੀ ਨਹੀਂ ਦੱਸਿਆ ਜ਼ਰੂਰ ਦੱਸਣ ਦੀ ਕੋਸ਼ਿਸ਼ ਕੀਤੀ ਦੱਸ ਕੁਝ ਵੀ ਨਹੀਂ ਲੱਗੇ ਗੱਲ ਉੱਥੇ ਹੀ ਖੜੀ ਹੈ ਬੁੱਝਣ ਵਾਲੀ ਲੋਕਾਂ ਵਾਸਤੇ ਗੱਲ ਉੱਥੇ ਹੀ ਖੜੀ ਹੈ ਬੁੱਝਣ ਵਾਲੀ ਜੈਸਾ ਤੂੰ ਤੈਸਾ ਤੂੰ ਹੀ ਕਹਿੰਦਾ ਤੂੰ ਤਾਂ ਉਹਨੂੰ ਕਹਿੰਦਾ ਜਿਹੜਾ ਸਾਹਮਣੇ ਖੜਾ ਉਹਦੇ ਹੁਣ ਸੁਣਨ ਵਾਲਾ ਕੀ ਕਹੂਗਾ ਕੈਸਾ ਸੁਣਨ ਵਾਲੇ ਵਾਸਤੇ ਕੁਝ ਨਹੀਂ ਹੈ ਐਸੀ ਗੱਲ ਹੈ ਬੇਦ ਪਾਠ ਪ੍ਰਾਣ ਆਖੀ ਪੜੇ ਕਰੇ ਆਖਰੀ ਪੜਿਆ ਕਰੇ ਵਿਖਿਆਨ ਜਿਹੜੇ ਪੜਦੇ ਨੇ ਪ੍ਰਾਣਾ ਨੂੰ ਬੇਦ ਨੂੰ ਵਿਖਿਆਨ ਕਰਦੇ ਨੇ ਉਹ ਵੀ ਉਹਨਾਂ ਨੇ ਉਹੀ ਕਹਿਣਾ ਜਿਹੜਾ ਲਿਖਿਆ ਹੋਇਆ ਗੁਰਬਾਣੀ ਦੀ ਗੱਲ ਜਿਹੜਾ ਵਿਆਖਿਆ ਕਰੂ ਉਹੀ ਕਰੂ ਜੋ ਲਿਖਿਆ ਹੋਇਆ ਆ ਫਿਰ ਜਾਣਬੁੱਝ ਕੇ ਗਲਤ ਕਰੂਗਾ ਜਿਹਨੂੰ ਜਿਹਨੇ ਆਪਣਾ ਕੋਈ ਪਰਪੰਚ ਚਲਾਉਣਾ ਤਾਂ ਫਿਰ ਉਹ ਜਾਣ ਬੁੱਝ ਕੇ ਕਰੂਗੇ ਆਖਿਆ ਕੋਈ ਗਲਤ ਕਰਨੀ ਕਰੀ ਹੋਈ ਹੈ ਗਲਤੀ ਕੀਤੀ ਹੋਈ ਹੈ ਸਾਰੀ ਅਸਲ ਤੇ ਹਿੰਦੂ ਮਤ ਬਚਾਉਣ ਖਾਤਰ ਇਹ ਗਲਤ ਕੀਤੀ ਸੀ ਵਿਆਖਿਆ ਰੌਲਾ ਵੀ ਉਦੋਂ ਪਿਆ ਜਾਂ ਟੀਕਾ ਕੀਤਾ ਬਾਅਦ ਦੇ ਵਿੱਚ ਇਹਨਾਂ ਨੇ ਜਾਇਨਾ ਗੁਰਦੁਆਰੇ ਆਏ ਨੇ ਟੀਕੇ ਤੇ ਵਿਚਾਰ ਕਿਉਂ ਨਹੀਂ ਕੀਤੀ ਇਹਨਾਂ ਨੇ ਹੁਣ ਤੱਕ ਰੌਲਾ ਤਾਂ ਜਦੇ ਪੈ ਗਿਆ ਸੀ ਗੁਰਦੁਆਰੇ ਲੈ ਲੈ ਗੋਲਕ ਲੈ ਲਈ ਸਿਆਸਤ 'ਚ ਪੈ ਗਏ ਉਹ ਵਿਚਾਲੇ ਹੀ ਛੱਡਦਾ ਉਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਬੰਦ ਕਮਰੇ 'ਚ ਵੀ ਵੋਟਾਂ ਸਾਡੀਆਂ ਰਤੀ ਸੋ ਇੱਧਰ ਬਣਾ ਲਿਆ ਪਹਿਲਾਂ ਬਾਬੂ ਹੁੰਦੇ ਤੇ ਫਿਰ ਭਾਈ ਰੱਖਦਾ ਇਹਨਾਂ ਨੂੰ ਉਹ ਉਹਨਾਂ ਦੇ ਰਹਿਤ ਨਾਮੇ ਦੇ ਵਿੱਚ ਮਰਿਆਦਾ ਬਾੜ ਲਈ ਤੇ ਬੱਚੇ ਭਾਈ ਗੁਰਦਾਸ ਦੀਆਂ ਬਾਰਾਂ ਦਾ ਐਵੇਂ ਹੋਊਗਾ ਇਹਨਾਂ ਨੂੰ ਬਦਲੇ ਬਦਲਦੇ ਨਹੀਂ ਨਹੀਂ ਤਾਂ ਉਹਨਾਂ ਨੂੰ ਮਾਰ ਮਾਰ ਕੇ ਕੱਢ ਕੇ ਜਦੇ ਸਾਰਾ ਹਿੰਦੂ ਮਤ ਉਹਨਾਂ ਨੇ ਬਾੜਿਆ ਹੈ ਮੂਰਤੀਆਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਆਈਆਂ ਨੇ ਔਰ ਉਹ ਜਿਹੜਾ ਗ੍ਰੰਥ ਉਹ ਹੈਗਾ ਗੁਰਪ੍ਰਸਾਦ ਪਾਸ਼ਾ ਛੇਵੀਂ ਉਹ ਬਾੜ ਲਿਆ ਵੀ ਉਹਦੀ ਕਰਾ ਹੋਇਆ ਕਰੂਗੀ ਉਹ ਗੰਦ ਵਿੱਚ ਰਹਿ ਗਿਆ ਫਿਰ ਇਹ ਚੀਜ਼ਾਂ ਦਾ ਗੰਦੇ ਪਾਇਆ ਹੋਇਆ ਉਹਦੇ ਚ ਗੰਦ ਰਲਾ ਕੇ ਪਾਇਆ ਸੀ ਇਹਨਾਂ ਨੇ ਉਹ ਗੰਦ ਛੱਡਦਾ ਉਹਨੇ ਉਸੇ ਦਾ ਰੌਲਾ ਝਗੜਾ ਪਈ ਜਾਂਦਾ ਜਦੋਂ ਹੈ ਕੋਈ ਚੀਜ਼ ਵਿੱਚ ਫਿਰ ਤੁਸੀਂ ਸਾਫ਼ ਕਿਉਂ ਨਹੀਂ ਕੀਤਾ ਹੁਣ ਪਰ ਕਰਦੇ ਵੀ ਕਿਵੇਂ ਸਭ ਗੁਰਬਾਣੀ ਦੀ ਸੋਝੀ ਹੈ ਨਹੀਂ ਸੀ ਰੌਣਾ ਪੈਦਾ ਰਿਹਾ ਪਾਠ ਅੰਤਰ ਦੇ ਪੈਦਾ ਰਿਹਾ ਮਸਲਾ ਹੀ ਨਹੀਂ ਹੱਲ ਹੋਇਆ ਮਸਲਾ ਕਿਸੇ ਨੂੰ ਪਤਾ ਹੀ ਕੁਝ ਨਹੀਂ ਸੀ ਵਿਦਵਾਨਾਂ ਦਾ ਪੱਲੇ ਕੱਖ ਨਹੀਂ ਹੈ ਉਦੋਂ ਦੇਖੇ ਹੋਏ ਨੇ ਸਾਰੇ ਵਿਦਵਾਨ ਇਹਨਾਂ ਦੇ ਬੰਦੇ ਕੁਝ ਨਹੀਂ ਹੈ ਸੰਤਾਂ ਦੇ ਬੰਦੇ ਕੁਝ ਨਹੀਂ ਹੈ ਸਭ ਦੇਖੇ ਹੋਏ ਨੇ ਕੁਝ ਨਹੀਂ ਸੀ ਇਹਨਾਂ ਦੇ ਬੰਦੇ ਇਹਨਾਂ ਦੇ ਬੰਦੇ ਝੂਠ ਦੇ ਸਵਾਹ ਹੈ ਹੀ ਕੁਝ ਨਹੀਂ ਗੁਰਬਾਣੀ ਸਮਝ ਕੇ ਕਿਸੇ ਨੂੰ ਨਹੀਂ ਭਾਸ਼ਾ ਕਿਸੇ ਨੂੰ ਨਹੀਂ ਇਹਦੀ ਸਮਝ ਨਾ ਸਮਝਣ ਦੇ ਬਲ ਗਏ ਹੀ ਗਿਆ ਗਿਆ ਵੀ ਨਹੀਂ ਕੋਈ ਸਮਝ ਆਖੇ ਬਰਮੇ ਆਖੇ ਇੰਦ ਆਖਾਂ ਬਰਮੇ ਆਖੇ ਇੰਦ ਬਰਮੇ ਇੰਦਰ ਉਹ ਵੀ ਵਿਆਖਿਆ ਕਰਦੇ ਨੇ ਵਿਸ਼ਨੂੰ ਪ੍ਰਾਣ 'ਚ ਵਿਆਖਿਆ ਕੀਤੀ ਹੋਈ ਆ ਕਈ ਬਰਮੇ ਬਣੇ ਹੋਏ ਨੇ ਬ੍ਰਹਮ ਉਹਨਾਂ ਨੇ ਆਪਣੇ ਵਿਆਖਿਆ ਕੀਤੀ ਹੋਈ ਹੈ ਗੁਰਬਾਣੀ ਲਿਖੀ ਆ ਉਹਨਾਂ ਨੇ ਵਿਆਖਿਆ ਕੀਤੀ ਹੈ ਬ੍ਰਹਮਾ ਦੇ ਅਵਤਾਰ ਕਹਿੰਦੇ ਨੇ ਇਹਨਾਂ ਨੂੰ ਆਖੇ ਇੰਦ ਹਾਂਜੀ ਆਖੇ ਗੋਪੀ ਤੈ ਗੋਵਿੰਦ ਆਖਾ ਗੋਪੀ ਤੈ ਗੋਪੀ ਤੈ ਗੋਵਿੰਦ ਜਿਹੜੇ ਇਹ ਹੈ ਗੋਪੀ ਕੌਣ ਹੈ ਗੋਵਿੰਦ ਕੌਣ ਹੈ ਹੁਣ ਇਹਦਾ ਗੋਵਿੰਦ ਕਹਿੰਦੇ ਨੇ ਕ੍ਰਿਸ਼ਨ ਨੂੰ ਕ੍ਰਿਸ਼ਨ ਨੂੰ ਗੋਵਿੰਦ ਤਾਂ ਕਹਿੰਦੇ ਨੇ ਗੀਤਾ ਉਹਦੇ ਮੂੰਹ ਤੇ ਉਚਾਰਨ ਕਰਵਾਈ ਹੋਈ ਹੈ ਨਾ ਵੈਸੇ ਗੀਤਾ ਕਿਸੇ ਪੰਡਤ ਦੀ ਲਿਖੀ ਹੋਈ ਹੈ ਉਹ ਤਾਂ ਨਹੀਂ ਜਾਣਦਾ ਕਿਉਂਕਿ ਦੋ ਚੀਜ਼ਾਂ ਨੇ ਉੱਥੇ ਪੁੰਨ ਪਾਪ ਨੂੰ ਮੰਨਦੀ ਵੀ ਹੈ ਗੀਤਾ ਪਹਿਲਾਂ ਪੁੰਨ ਪਾਪ ਨੂੰ ਖੰਡਨ ਕਰਦੀ ਹੈ ਗੀਤਾ ਕ੍ਰਿਸ਼ਨ ਤਾਂ ਪੰਡਤਾਂ ਦੇ ਵਿਰੋਧੀ ਹੈ ਬਿਲਕੁਲ ਪੰਡਤਾਂ ਨੂੰ ਬਹੁਤ ਬੁਰਾ ਮੰਨਦੇ ਸੀ ਉਦੋਂ ਰਾਮਚੰਦਰ ਨੂੰ ਵੀ ਪੰਡਤ ਬੁਰਾ ਮੰਨਦੇ ਸੀ ਕ੍ਰਿਸ਼ਨ ਨੂੰ ਵੀ ਬੁਰਾ ਮੰਨਦੇ ਕ੍ਰਿਸ਼ਨ ਦੀ ਫਿਲਾਸਫੀ ਸਾਰੀ ਪੰਡਤਾਂ ਦੇ ਖਿਲਾਫ ਹੈ ਇਸ ਕਰਕੇ ਅੱਜ ਦੇ ਜਿਹੜੇ ਯਾਦਵ ਨੇ ਅੱਜ ਵੀ ਖਿਲਾਫ ਨੇ ਰਾਤ ਤਾਂ ਹੀ ਆਦਮਾ ਨੇ ਰੋਕਿਆ ਸੀ ਆ ਰਿਹਾ ਸੀ ਨਾ ਰਾਮ ਦਾ ਆਦਮਾ ਨੇ ਰੋਕਿਆ ਸੀ ਉਹ ਸ਼ੁਰੂ ਦੇ ਖਲਾਫ ਨੇ ਕ੍ਰਿਸ਼ਨ ਤੇ ਲੈ ਕ੍ਰਿਸ਼ਨ ਪਰ ਬਾਪ ਨੂੰ ਨਹੀਂ ਮੰਨਦਾ ਆਤਮਾ ਹਮਾਰਾ ਆਤਮਾ ਹਤਿਆ ਨਹੀਂ ਹੋ ਸਕਦੀ ਤੇ ਪੁੰਨ ਪਾਪ ਹੁੰਦਾ ਹੀ ਜੀਵ ਨਹੀਂ ਹੁੰਦੀ ਜੀਵ ਤੇ ਹੁੰਦੀ ਨਹੀਂ ਜਦ ਫਿਰ ਪੁੰਨ ਪਾਪ ਕਿੱਥੋਂ ਪਿੱਛੇ ਜਾ ਕੇ ਫਿਰ ਪੁੰਨ ਪਾਪ ਬਾੜਤਾ ਤੇ ਔਰ ਮਜ਼ੇ ਦੀ ਗੱਲ ਇਹ ਹੈ ਕਿ ਗੀਤਾ ਦੇ ਪਾਠ ਨੂੰ ਸਭ ਸ੍ਰੇਸ਼ਟ ਮੰਨਦੇ ਨੇ ਕਿ ਜਿਹੜਾ ਗੀਤਾ ਸੁਣੂਗਾ ਜਿਵੇਂ ਅਸੀਂ ਸੁਖੜੇ ਸਾਹਿਬ ਸੁਣੋਨੇ ਆ ਜਿਹੜਾ ਗੀਤਾ ਦਾ ਪਾਠ ਸੁਣ ਲੂਗਾ ਉਹ ਮੁਕਤ ਹੋ ਜਾਂਦਾ ਮੰਨਦੇ ਨੇ ਚਲੋ ਮੰਨੇ ਜਾਣ ਆਪਾਂ ਨੂੰ ਕੀ ਫਰਕ ਪੈਂਦਾ ਇਹਦੇ ਤੋਂ ਅੱਜ ਦਾ ਅਸੀਂ ਗੀਤਾ ਪੜ੍ਹ ਕੇ ਸੁਣਾਉਂਦੇ ਹਾਂ ਜਿਸ ਬੰਦੇ ਨੂੰ ਕ੍ਰਿਸ਼ਨ ਨੇ ਖੁਦ ਗੀਤਾ ਦਾ ਉਪਦੇਸ਼ ਦਿੱਤਾ ਉਹ ਮੁਕਤ ਨਹੀਂ ਹੋਇਆ ਉਹ ਸੀ ਅਰਜਨ ਜਿਹਨੂੰ ਗੀਤਾ ਦਾ ਉਪਦੇਸ਼ ਦਿੱਤਾ ਨਹੀਂ ਉਹ ਮੁਕਤ ਹੈ ਉਹਨੂੰ ਮੰਨਦੇ ਨੇ ਉਹਦਾ ਬੜਾ ਭਾਈ ਹੈ ਯੁਧਿਸ਼ਟਰ ਹੀ ਮੰਨਦੇ ਨੇ ਉਹ ਝੂਠਾ ਸੱਚ ਹੈ ਤੇ ਜਾਣੇ ਜਵਾਬ ਦੇਣ ਜਿਹਨੂੰ ਖੁਦ ਉਪਦੇਸ਼ ਕ੍ਰਿਸ਼ਨ ਨੇ ਦਿੱਤਾ ਗੀਤਾ ਦਾ ਆਪਣੇ ਮੂੰਹ ਨਾਲ ਉਹਦਾ ਮੁਕਤ ਨਹੀਂ ਹੋਇਆ ਤੁਸੀਂ ਕਿਵੇਂ ਹੋ ਜਾਓਗੇ ਇਹ ਇਹਦਾ ਜਵਾਬ ਦੇਣਾ ਚਲ ਹੋਰ ਨਾ ਹੋਣਾ ਸਾਨੂੰ ਕੀ ਹੈ ਮੁਕਤ ਅਸੀਂ ਇਹਦਾ ਲੈਣਾ ਕੀ ਹੈ ਇਹ ਤਾਂ ਪਤਾ ਸਿਰਫ ਇਹ ਲੱਗਦਾ ਹੈ ਕਿ ਪੰਡਤ ਨੇ ਪੈਸੇ ਕਮਾਉਣ ਦਾ ਢੋਂਗ ਬਣਾਇਆ ਵੀ ਉਸ ਵੇਲੇ ਜਿਹੜਾ ਮੈਂ ਤੋਂ ਗੀਤਾ ਸੁਣੂੰਗਾ ਮੈਂ ਸੁਣਾਉਂਗਾ ਗੀਤਾ ਦਾ ਉਪਦੇਸ਼ ਦੇ ਆਏ ਦੀ ਗੱਲ ਹੈ ਫਿਰ ਸਾਰੇ ਗੀਤਾ ਕੌਣ ਸੁਣਾਵੇ ਨਾ ਕਹਿੰਦੇ ਪਿਛਲਾ ਆਏ ਸੁਣ ਲਓ ਜਿਵੇਂ ਸਾਡੇ ਕਹਤਾ ਵੀ ਨੌਵੇਂ ਪਾਸ਼ਾ ਦੇ ਸ਼ਲੋਕ ਸੁਣ ਲਓ ਸਾਰੀ ਬਾਣੀ ਸੁਣ ਲਈ ਬਾਣੀ ਸੁਣ ਤੇ ਬਿਲਕੁਲ ਬੰਦ ਕਰਤਾ ਨੌਵੇਂ ਪਾਸ਼ਾ ਦੇ ਸ਼ਲੋਕ ਸੁਣ ਲੈ ਉਹਨੇ ਸਾਰੀ ਬਾਣੀ ਸੁਣ ਲਈ ਠੀਕ ਹੈ ਵੀ ਰਿਜ਼ਲਟ ਉੱਥੇ ਕੱਢਿਆ ਹੋਇਆ ਪਰ ਗੁਰਬਾਣੀ ਜਿਹੜੀ ਚੀਜ਼ ਦੀ ਸਮਝ ਹੈ ਉਹ ਨੌਵੇਂ ਮਹਲੇ ਦੇ ਸ਼ਲੋਕ ਹੈ ਤਾਂ ਸਮਝ ਆਉਣਗੇ ਜੇ ਪਹਿਲਾਂ ਬਾਣੀ ਸਮਝੀ ਹੋਊਗੀ ਸਮਝ ਨਹੀਂ ਹੋ ਰਿਹਾ ਤੁਹਾਨੂੰ ਕਿਵੇਂ ਸਮਝ ਆ ਜਾਣਗੇ ਇਦਾਂ ਹੀ ਹੁੰਦਾ ਹੁੰਦਾ ਕਿਉਂ ਉਹਨਾਂ ਨੂੰ ਸਾਧਾ ਹੋਏ ਸੀ ਜਦ ਪਾਠ ਕਰਾਉਣੇ ਸ਼ੁਰੂ ਕੀਤੇ ਨੇ ਸਾਧਾਂ ਦੇ ਟਾਈਮ 'ਚ ਜ਼ਿਆਦਾ ਹੋਏ ਨੇ ਗੁਰਦੁਆਰੇ 'ਚ ਗੁਰਦੁਆਰੇ ਸਾਧਾਂ ਦੇ ਟਾਈਮ 'ਚ ਬਣੇ ਨੇ ਗੁਰਦਾਰੇ ਬਣੇ ਸਾਧ ਆ ਗਏ ਪਹਿਲਾਂ ਤਾਂ ਥੇ ਹੀ ਨਹੀਂ ਸੀ ਉਹਨਾਂ ਨੇ ਤਾਂ ਭੋਗ ਵੇਲੇ ਇਕੱਠ ਕਰਨਾ ਸੀ ਭੋਗ ਵੇਲੇ ਬੰਦੇ ਰੁੱਟ ਚਾਹੀਦੇ ਨੇ ਵੀ ਨੌਵੇਂ ਵੱਲੇ ਦੇ ਸ਼ਲੋਕ ਸੁਣ ਲੋ ਸਾਰੇ ਗੁਰੂ ਗ੍ਰੰਥ ਸਾਹਿਬ ਸੁਣ ਲਿਆ ਉਹ ਨੌਵੇਂ ਵੱਲੇ ਦੇ ਸ਼ਲੋਕ ਸੁਣ ਵਾਲੇ ਦੁਨੀਆ ਆ ਜਾਂਦੀ ਸੀ ਵਿਸ਼ਵਾਸ ਸੀਗਾ ਉਹਨਾਂ ਦਾ ਚਲ ਉਹਨਾਂ ਦਾ ਆਪਣਾ ਚੜਾਵਾ ਹੋ ਜਾਂਦਾ ਇਹ ਤਾਂ ਦੀਆਂ ਟੈਕਨੀਕਾਂ ਬਣਾਈਆਂ ਹੁੰਦੀਆਂ ਉਹ ਚਲੋ ਦੁਕਾਨਦਾਰਾਂ ਨੇ ਆਪਣਾ ਆਪਣਾ ਬਣਾਉਣਾ ਹੁੰਦਾ ਨਾ ਉਹਨਾਂ ਦੀ ਦੁਕਾਨ ਹੈ ਵਿਚਾਰੇ ਜੋ ਕੀ ਗੱਲ ਆਖੇ ਗੋਪੀ ਤਾਂ ਗੋਬਿੰਦ ਗੋਪੀ ਤੇ ਗੋਬਿੰਦ ਗੋਬਿੰਦ ਕੌਣ ਹੈ ਮੇਰਾ ਬੈਦ ਗੁਰੂ ਗੋਵਿੰਦਾ ਜਿਹੜਾ ਬੈਦ ਹੈ ਗੋਵਿੰਦਾ ਹੈ ਗੁਰੂ ਨਾਲ ਜੁੜਿਆ ਹੋਇਆ ਹੈ ਗੋਪੀ ਤੇ ਗੋਬਿੰਦ ਜਿਹੜੀ ਬਵੇਕ ਬੁੱਧੀ ਆ ਨਾ ਨੂੰ ਗੋਪੀ ਜਿਹੜਾ ਬਵੇਕੀ ਆ ਗੋਬਿੰਦ ਜਿਹਨੂੰ ਤੁਰਕੀ ਬਾਣੀ ਸਿੱਧੀ ਆਉਂਦੀ ਆ ਉਹ ਗੋਬਿੰਦ ਜਿਹਨੂੰ ਸਿੱਧੀ ਤੁਰਕੀ ਬਾਣੀ ਆਉਂਦੀ ਆ ਜੈਸੀ ਮੈਂ ਖਸਮ ਕੀ ਬਾਣੀ ਉਹ ਗੋਬਿੰਦ ਉਹ ਆਪਣੇ ਬਿੰਦੂ ਤੇ ਟਿਕਿਆ ਹੋਇਆ ਜਿਸ ਤੇ ਬਾਣੀ ਆਉਣੀ ਉਹਦੀ ਸੁਰਤ ਇੱਕ ਬਿੰਦੂ ਤੇ ਕੇਂਦਰਤ ਹੈ ਉਸ ਬਿੰਦੂ ਤੇ ਕੇਂਦਰਤ ਹੈ ਸਾਰੀ ਸੁਰਤ ਉਹਦਾ ਧਿਆਨ ਆਖਾਂ ਈਸ਼ਰ ਆਖੇ ਸਿੱਧ ਆਖਾਂ ਈਸ਼ਰ ਆਖੇ ਸਿੱਧ ਈਸ਼ਰ ਹੈ ਕੋਈ ਸ਼ਿਵ ਜੀ ਹੈ ਉਹ ਵੀ ਮੰਨਦਾ ਕਿ ਮੇਰੇ ਤੋਂ ਕੋਈ ਉੱਤੇ ਤਾਕਤ ਹੈ ਉਹ ਧਿਆਨ ਕਿਹਦਾ ਲਾਉਂਦਾ ਫਿਰ ਜੇ ਤਾਕਤ ਨਹੀਂ ਉਹਦੇ ਉੱਤੇ ਕੋਈ ਪਰਮੇਸ਼ਰ ਦੀ ਤਾਕਤ ਨੂੰ ਸਾਰੇ ਮੰਨਦੇ ਨੇ ਅਸੀਂ ਅਲੱਗ ਗੱਲ ਹੈ ਕਿ ਅਸੀਂ ਸ਼ਿਵ ਜੀ ਦੇ ਭਗਤ ਸ਼ਿਵ ਜੀ ਨੂੰ ਵੱਡਾ ਮੰਨੀ ਜਾਣ ਉਹ ਅਲੱਗ ਗੱਲ ਹੈ ਰਾਮ ਦੇ ਭਗਤ ਰਾਮ ਨੂੰ ਵੱਡਾ ਮੰਨੀ ਜਾਣ ਵਾਲਾ ਅਲੱਗ ਗੱਲ ਹੈ ਪਰ ਰਾਮ ਸਮਝਦਾ ਵੀ ਮੇਰੇ ਤੋਂ ਮਾਂ ਕੋਈ ਹੈਗਾ ਰਾਮ ਨੇ ਕਦੇ ਨਹੀਂ ਕਿਹਾ ਹੋਈ ਵੱਡਾ ਹੁਣ ਨਾ ਗੁਰਨਾਲ ਕਰੋ ਅਸੀਂ ਕਹਿ ਲਈਏ ਉਹ ਰੱਬ ਹੀ ਆ ਉਹ ਅਲੱਗ ਗੱਲ ਹੈ ਪਰ ਉਹਨੇ ਕਦੇ ਨਹੀਂ ਕਿਹਾ ਮੈਂ ਵੱਡਾ ਪਿੱਛੇ ਵੀ ਮੈਂ ਹੁੰਦਾ ਆ ਉਹ ਮੈਂ ਅਸੀਂ ਕਰ ਲਿਆ ਇਹ ਹੁੰਦਾ ਹੀ ਹੁੰਦਾ ਜਿਹੜੇ ਮੂਰਖ ਹੁੰਦੇ ਨੇ ਨਾ ਜਿਹੜਾ ਸਿਆਣੇ ਹੁੰਦੇ ਨੇ ਉਹ ਤਾਂ ਉਹੀ ਗੱਲ ਕਰਦੇ ਨੇ ਉਵੇਂ ਹੀ ਕਰਦੇ ਨੇ ਜਿਵੇਂ ਉਹਨਾਂ ਨੇ ਉਹਨਾਂ ਦੇ ਅਗਲੇ ਵੱਡਿਆਂ ਨੇ ਕਿਹਾ ਹੋਇਆ ਜਿਹੜੇ ਮੂਰਖ ਹੁੰਦੇ ਨੇ ਉਹਨਾਂ ਨੇ ਗਿਆਨ ਦਾ ਕੋਈ ਲੈਣਾ ਨਹੀਂ ਹੁੰਦਾ ਉਹਨਾਂ ਨੇ ਭੰਨ ਸਿਰਫ ਗੁਰੂ ਦੀ ਵਡਿਆਈ ਕਰਕੇ ਬਣਾਉਣੀ ਹੁੰਦੀ ਬਸ ਲੜਾਈ ਆਪ ਇਹ ਕਹਦੇ ਛਿੜੀਏ ਰਾਮਦਾਸ ਰਮਦਾਸ ਨੂੰ ਗੁਰੂ ਕਹਤੇ ਕਹਿਣ ਲੱਗੇ ਉਹ ਨਾ ਇਹ ਰਾਮਦਾਸ ਨੂੰ ਗੁਰੂ ਕਹਿੰਦੇ ਤੇ ਕਹਿੰਦੇ ਹਾਂ ਤੁਸੀਂ ਕਿਉਂ ਕਹਿੰਦੇ ਅਸਲ ਦੇ ਵਿੱਚ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਰਮਦਾਸ ਤਾਂ ਭਗਤੇ ਹੈ ਨਾਨਕ ਨੂੰ ਗੁਰੂ ਕਹਿੰਦੇ ਨੇ ਕਹੀ ਜਾਣਦੇ ਗੁਰਮਤਿ ਦੇ ਖਿਲਾਫ ਜੇ ਕਿਸੇ ਨੇ ਗਲਤੀ ਕਰ ਲਈ ਅਸੀਂ ਕਦੇ ਕਰੀਏ ਜੇ ਗਲਤੀ ਇਹਨਾਂ ਨੇ ਕਰ ਲਈ ਸੱਚਖੰਡ ਦੇ ਸਿਰ ਭਗਤ ਹੁੰਦੇ ਨੇ ਭਗਤ ਤੋਂ ਬਿਨਾਂ ਉੱਤੇ ਐਂਟਰੀ ਨਹੀਂ ਕਿਸੇ ਦੀ ਸੰਸਾਰ ਚੋਂ ਜਿਹੜਾ ਜਾਊਗਾ ਉਹ ਗੁਰੂ ਨਹੀਂ ਹੁੰਦਾ ਭਗਤ ਗੁਰੂ ਸੰਸਾਰ ਤੋਂ ਕਦੇ ਆਇਆ ਨਾ ਹੋਣ ਭਗਤ ਤੇਰੇ ਮਨ ਭਾਵਦੇ ਨਾ ਜ਼ੋਰ ਕੀਰਤੀ ਗਾਉਂ ਸਾਰੇ ਸੱਚਖੰਡ ਚੋਂ ਭਗਤੇ ਨੇ ਉੱਥੇ ਗੁਰੂ ਸਰਬ ਸ਼ਬਦ ਨਾਲ ਲੱਗਿਆ ਰਹੋ ਕੱਲਾ ਕੱਲਾ ਕੋਈ ਗੁਰੂ ਨਹੀਂ ਹੁੰਦਾ ਜਿੰਨਿਆਂ ਦੀ ਹਾਜ਼ਰੀ ਹੈ ਟੋਟਲ ਬੁੱਧਾ ਜੁੜ ਕੇ ਭਾਵੇਂ ਸਮੁੰਦਰ ਬਣਿਆ ਕੱਲਾ ਕੱਲਾ ਸਾਰੇ ਬਹੁਤ ਨੇ ਕੱਲਾ ਕੋਈ ਗੁਰੂ ਨਹੀਂ ਹੁੰਦਾ ਗੁਰੂ ਸਿਰਫ ਦਾ ਜੋ ਸਮੁੱਚੀ ਆਵਾਜ਼ ਹੈ ਸਾਰਿਆਂ ਦੀ ਸਮੁੱਚਾ ਹੁਕਮ ਹੈ ਉਹਦੇ ਨਾਲ ਗੁਰੂ ਲੱਗਿਆ ਉਹ ਵੱਡਾ ਸਾਰਿਆਂ ਹੁਕਮ ਗੁਰੂ ਹੈ ਕੱਲਾ ਹੋਈ ਗੁਰੂ ਅੱਲੇ ਸਾਰੇ ਬਖਤ ਦਾਨ ਸੁਣ ਕੀਰਤੀ ਗਾਉਂਦੇ ਨਾਨਕ ਕਰਮਾਂ ਵਾਰੇ ਦਾਤ ਹੋਏ ਨਾ ਲੈਣੀ ਗਾਉਂਦੇ ਕਰਮਾਂ ਵਾਰੇ ਨੇ ਗੁਰੂ ਦਾ ਤਾਂ ਕਦੇ ਸਵਾਲ ਨਹੀਂ ਪੈਦਾ ਹੋਇਆ ਸੰਸਾਰ 'ਚ ਪਰ ਜਿਨ੍ਹਾਂ ਨੂੰ ਗੁਰਬਾਣੀ ਦੇ ਮਤਲਬ ਹੈ ਕੋਈ ਨਹੀਂ ਉਹਨਾਂ ਨੇ ਤਾਂ ਆਪਣੇ ਮਰਜ਼ੀ ਦੀ ਗੱਲਾਂ ਕਰਦੀਆਂ ਅਸਲ ਦੇ ਵਿੱਚ ਮੁਨਕਰ ਗੁਰਬਾਣੀ ਮੁਨਕਰ ਹੈ ਗੁਰੂ ਨਾਨਕ ਮੁਨਕਰ ਹੈ ਆਦਮੀ ਨੂੰ ਗੁਰੂ ਮੰਨਣ ਤੋਂ ਇਹਦਾ ਮਤਲਬ ਇਹ ਨਹੀਂ ਉਹਨਾਂ ਨੇ ਆਪ ਨੂੰ ਕਹਿ ਮੈਂ ਗੁਰੂ ਆ ਆਦਮੀ ਗੁਰੂ ਹੁੰਦਾ ਹੀ ਨਹੀਂ ਗੋਰਖਨਾ ਤੇ ਚੇਲੇ ਗੁਰੂ ਬਣੇ ਹੋਏ ਨੇ ਬਾਹਮਣ ਗੁਰੂ ਬਣਿਆ ਹੋਇਆ ਹੈ ਭਗਤ ਨਹੀਂ ਮੰਨਦੇ ਗੁਰੂ ਭਗਤ ਤਾਂ ਉਹਨਾਂ ਨੂੰ ਗੁਰਦੇਵ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਬਾਹਮਣ ਗੁਰੂ ਹੈ ਜਗਤ ਦਾ ਭਗਤਨ ਕਾ ਗੁਰਨਾ ਹੈ ਗੁਰਬਣੀ ਮੰਨਣ ਨੂੰ ਤਿਆਰ ਅਸੀਂ ਤੇਰਾ ਗਿਆਨ ਵੀ ਸਾਡੇ ਵਾਸਤੇ ਖੋਟਾ ਹੈ ਭਗਤ ਗੁਰ ਮੰਨਦੇ ਨੇ ਬਸੇ ਤੇ ਵੱਧ ਗੁਰੂ ਨਹੀਂ ਮੰਨਦੇ ਗੁਰਦੇਵ ਮੰਨਦੇ ਨੇ ਬੰਦਾ ਸਤਗੁਰ ਹੋ ਸਕਦਾ ਗੁਰਦੇਵ ਹੋ ਸਕਦਾ ਗੁਰ ਹੋ ਸਕਦਾ ਗੁਰੂ ਨਹੀਂ ਹੋ ਗੁਰੂ ਸ਼ਬਦ ਹੈ ਗੁਰੂ ਹੁਕਮ ਜਿਹਦੇ ਅੰਡਰ ਸਭ ਕੁਝ ਹੈ ਬੂੰਦਾਂ ਦਾ ਸਮੁੰਦਰ ਬਣਦਾ ਸਾਗਰ ਮੈਂ ਬੂੰਦ ਬੂੰਦ ਮੈਂ ਉਹ ਸਾਗਰ ਹੈ ਸੱਚਖੰਡ ਬੂੰਦਾਂ ਨੇ ਬਾਕੀ ਸਾਰੀਆਂ ਜਿਹੜੀ ਬੂੰਦ ਸਾਬਤ ਹੋ ਜਿਹੜੀ ਵਿੱਚ ਸਮਾ ਜਾਣੀ ਹੈ ਜਿਹੜਾ ਸਮੁੱਚਾ ਹੁਕਮ ਹੈ ਸਾਗਰ ਦੀ ਜਾਂ ਲਹਿਰ ਹੈ ਕਿੰਨੀਆਂ ਬੂੰਦਾਂ ਹੁੰਦੀਆਂ ਸਾਰੇ ਸਾਗਰ ਜੋ ਲਹਿਰ ਹੈ ਥੱਲੇ ਸਾਗਰ ਉੱਪਰ ਲਹਿਰ ਹੈ ਉਹਦੀ ਸ਼ਕਤੀ ਕਿਸੇ ਬੂੰਦ ਨਾਲੋਂ ਵੀ ਜ਼ਿਆਦਾ ਹੁੰਦੀ ਹੈ ਜਹਾਜ਼ ਜੇ ਤੈਰਦਾ ਸਾਗਰ ਦੀ ਛਾਤੀ ਤੇ ਤੈਰਦਾ ਬੂੰਦ ਦੀ ਛਾਤੀ ਤੇ ਜਹਾਜ਼ ਨਹੀਂ ਤੈਰ ਸਕਦਾ ਕੱਲੀ ਬੂੰਦ ਦੀ ਛਾਤੀ ਤੇ ਜਹਾਜ਼ ਨਹੀਂ ਤੈਰ ਸਕਦਾ ਤਾਂ ਭਗਤਾ ਉਹਨੂੰ ਕਹਿੰਦੇ ਬਾਹ ਲੈ ਬਾਹ ਲੈ ਬਾਪ ਬੀਠਲਾ ਜਿਹੜਾ ਕਹਿ ਰਿਹਾ ਮੈਨੂੰ ਬਾਹ ਦੇ ਬਾਹ ਦੇ ਬਾਪ ਬੀਠਲਾ ਉਹਨੂੰ ਤੁਸੀਂ ਗੁਰੂ ਬਣਾ ਰਹੇ ਹੋ ਚੱਕੇ ਕਰ ਜਾਓਗੇ ਤੁਸੀਂ ਛੇਤੀ ਲੋ ਉਹਨਾਂ ਦੀ ਮਤ ਮਾਰੀ ਹੋਈ ਹੈ ਗੁਰਬਾਣੀ ਤੋਂ ਅੱਗੇ ਨਹੀਂ ਜਾਈਦਾ ਹੁੰਦਾ ਪਿੱਛੇ ਹੀ ਰਹੀਦਾ ਕਿਸੇ ਆਪਣਾ ਰਹਿਬਰ ਤੋਂ ਪਿੱਛੇ ਰਹਿ ਕੇ ਚੱਲੀਦਾ ਹੁੰਦਾ ਜਿਹੜਾ ਅੱਗੇ ਗਿਆ ਤਾਂ ਦਿਸ਼ਾ ਹੀ ਨੋ ਆਖੇ ਈਸ਼ਰ ਆਖੇ ਸਿੱਧ ਆਖੇ ਈਸ਼ਰ ਆਖੇ ਸਿੱਧ ਸਿੱਧ ਵੀ ਇਹੀ ਆਖਦੇ ਨੇ ਉਹ ਬੋਲਾਂ ਦੀ ਕੀਮਤ ਨਹੀਂ ਪੈ ਸਕਦੀ ਮੁੱਲ ਮੰਨਦੇ ਨੇ ਸਾਰੇ ਸਿੱਧ ਵੀ ਮੁੱਲੇ ਮੰਨ ਸਿੱਧ ਵਿਚਾਰੇ ਖੋਜਦੇ ਨੇ ਧਿਆਨ ਧਰਦੇ ਨੇ ਪਤਾ ਨਹੀਂ ਲੱਗ ਰਿਹਾ ਜੇ ਮੁੱਲ ਹੁੰਦਾ ਸਿੱਧ ਦਾ ਲੈ ਲੈਂਦੇ ਪੈਸੇ ਇਕੱਠੇ ਕਰ ਲੈਂਦੇ ਰਾਜੇ ਜੇਲੇ ਤੇ ਉਹਨਾਂ ਨੇ ਜੇ ਨਾ ਮੁੱਲ ਮਿਲਦਾ ਹੁੰਦਾ ਲੈ ਲੈਂਦੇ ਉਹ ਖਰੀਦ ਲੈਂਦੇ ਨਾ ਮੁੱਲ ਮਿਲਣ ਵਾਲੀ ਚੀਜ਼ ਨਹੀਂ ਹੈ ਸੰਸਾਰ 'ਚ ਇਹ ਤਾਂ ਵੀਰਾਂ ਕੋ ਨਾ ਹੁੰਦਾ ਗਰੀਬਾਂ ਕੋ ਹੁੰਦਾ ਹੀ ਨਾ ਇਹ ਬੋਲ ਵਾਲੀ ਜੀ ਇਹ ਮੰਨਦੇ ਰਾਮ ਲਈ ਉਹ ਬੋਲ ਵਾਲੀ ਗੱਲ ਹੈ ਗਰੀਬ ਤਾਂ ਭਾਵੇਂ ਮੰਨਦੇ ਪਏ ਅਮੀਰ ਨੂੰ ਦੇਣਾ ਤਾਂ ਔਖਾ ਅਮੀਰ ਤਾਂ ਦੋਹਾਂ ਦੇ ਮਨ ਖਰੀਦੀ ਹੁੰਦੇ ਨੇ ਹਜ਼ਾਰਾਂ ਹੀ ਹੁੰਦੇ ਨੇ ਉਹਦੇ ਨੌਕਰ ਸਵੇਰੇ ਉੱਠ ਕੇ ਭੱਜਣਾ ਹੁੰਦਾ ਉਹਦੀ ਫੈਕਟਰੀ 'ਚ ਖਰੀਦੇ ਹੋਏ ਨੇ ਨਵਾਂ ਉਹਨਾਂ ਦੇ ਤਨਖਾਹ ਨਹੀਂ ਦਿੰਦਾ ਕੋਈ ਕਹੇ ਵੀ ਵਿਆਹ ਕਰਨਾ ਵੀ ਭਾਈ ਮੈਂ ਤਾਂ ਮੇਰਾ ਤਾਂ ਕੰਮ ਮੈਂ ਤਾਂ ਛੁੱਟੀ ਮੈਨੂੰ ਮਿਲਦੀ ਸਾਡੇ ਤਾਂ ਬਹੁਤ ਕੰਮ ਹੈ ਛੱਡ ਦਿੰਦਾ ਨਾ ਮਾਈ ਮਨ ਮਾਇਆ ਹੱਥ ਬਕਾਨਾ ਮਾਇਆ ਹੱਥ ਬਗਿਆ ਬਿਖਿਆ ਹੋਇਆ ਮਨ ਜਿਨ੍ਹਾਂ ਦਾ ਮਾਇਆ ਆਤਮਾ ਨੂੰ ਬਗਿਆ ਹੋਇਆ ਉਹਨਾਂ ਨੂੰ ਨਾਮ ਨਹੀਂ ਮਿਲਦਾ ਮਨ ਬਗਿਆ ਹੀ ਰਹਿਣਾ ਹੈ ਚਾਹੇ ਮਾਇਆ ਹੱਥ ਵਿੱਚ ਚਲੋ ਚਾਹੇ ਅਮੁੱਲ ਹੱਥ ਵਿੱਚ ਚਲੋ ਜੇ ਅਮੁੱਲ ਵੱਟੇ ਨਾਮ ਗਿਆ ਤਾਂ ਨਾ ਤਾਂ ਮਨ ਅਮੁੱਲ ਹੋ ਜਾਊਗਾ ਜੇ ਇਹਦਾ ਮੁੱਲ ਪੈ ਗਿਆ ਤਾਂ ਕੌਡੀ ਹੋ ਜਾਊਗਾ ਜੇ ਤਾਂ ਮਨ ਮਾਇਆ ਵੱਟੇ ਵੇਚਦਾ ਵੇਚਿਆ ਹੋਇਆ ਦੋਹਾਂ ਦਾ ਕਿਸੇ ਨੇ ਮਨ ਨਹੀਂ ਰੱਖਿਆ ਹੈ ਕਿਸੇ ਦਾ ਮਾਇਆ ਵੱਟੇ ਵੇਚਿਆ ਹੈ ਕਿਸੇ ਦਾ ਨਾਮ ਵੱਟੇ ਵੇਚਿਆ ਹੈ ਭਗਤਾਂ ਨੇ ਨਾਮ ਵੱਟੇ ਵੇਚਿਆ ਸੰਸਾਰ ਨੇ ਮਾਇਆ ਵੱਟੇ ਵੇਚਿਆ ਇਸ ਕਰਕੇ ਦੋਹਾਂ ਦਾ ਜੋੜ ਨਹੀਂ ਹੁੰਦਾ ਭਗਤਾਂ ਦੀ ਬਾਣੀ ਦੇ ਉਹ ਨਾਮ ਵੱਲੋਂ ਨਿਰਾਕਾਰੀ ਅਰਥ ਕਰਦੇ ਨੇ ਮਾਇਆ ਵਾਲੇ ਅਰਥ ਕਰਦੇ ਨੇ ਮਾਇਆਕਾਰੀ ਮਾਇਆ ਵਾਲੇ ਅਰਥ ਕਰਦੇ ਮਾਇਆਕਾਰੀ ਮਾਇਆ ਵਾਲੇ ਅਰਥ ਤਾਂ ਹੀ ਕਰਦੇ ਨੇ ਉਹਨਾਂ ਦਾ ਮਨ ਮਾਇਆ ਦੇ ਵਿੱਚ ਵਿਗਿਆ ਹੋਇਆ ਮਾਇਆ ਜੁੜਿਆ ਹੋਇਆ ਆਖੇ ਕੀਤੇ ਕੀਤੇ ਬੁੱਧ ਕਿੰਨੇ ਬੁੱਧਵਾਨ ਹੋਏ ਨੇ ਉਹਨਾਂ ਨੇ ਬੜੇ ਗ੍ਰੰਥ ਲਿਖੇ ਨੇ ਇੱਕ ਬੁੱਧ ਨਹੀਂ ਹੋਇਆ ਬਥੇਰੇ ਬੁੱਧਵਾਨ ਨੇ ਕਿੰਨੇ ਉਹਦੇ ਬਣਾਏ ਹੋਏ ਬੁੱਧਵਾਨ ਨੇ ਉਹਨਾਂ ਨੇ ਬਥੇਰੇ ਗ੍ਰੰਥ ਬਣਾਏ ਨੇ ਬਥੇਰੀਆਂ ਮਤਾਂ ਬਣਾਈਆਂ ਨੇ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਆ ਮੁੱਲ ਉਹਦਾ ਅੰਤ ਪਾਰ ਨਹੀਂ ਹੈ ਕੋਈ ਆਖੇ ਦਾਨਵ ਆਖੇ ਦੇਵ ਦਾਨੋ ਨੇ ਜਾਇ ਰਾਖਿਸ ਨੇ ਜਾਇ ਉਹ ਵੀ ਇਹੀ ਮੰਨਦੇ ਨੇ ਉਹਦੇ ਬਾਰੇ ਤਾਂ ਇਹੀ ਮੰਨਦੇ ਨੇ ਪਰ ਇਹਨਾਂ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਨੂੰ ਨਹੀਂ ਮੰਨਦੇ ਪਰਮੇਸ਼ਰ ਬਾਰੇ ਦਾਨਵ ਨਹੀਂ ਕੋਈ ਉਹਨਾਂ ਦੀ ਸ਼ੱਕ ਇਹਨਾਂ ਦੇ ਜਿਹੜੇ ਇਹਨਾਂ ਨੇ ਪ੍ਰੋਜੈਕਟ ਕੀਤੇ ਨੇ ਰੱਬ ਉਹਨਾਂ ਬਾਰੇ ਉਹ ਕਹਿੰਦੇ ਨੇ ਨਹੀਂ ਰੱਬ ਆਦਮੀ ਨਹੀਂ ਅਸੀਂ ਨਹੀਂ ਮੰਨਦੇ ਤਾਂ ਸਾਡੇ ਨਾਲ ਲੜ ਕੇ ਦੇਖ ਲੈ ਜੇ ਦੇਵ ਅਦੇਵ ਦੋਹੂ ਪ੍ਰਭ ਮੰਨਿਓ ਪਰਮੇਸ਼ਰ ਨੂੰ ਦੋਏ ਮੰਨਦੇ ਉਹ ਸ਼ਕਤੀ ਨੂੰ ਦੋਏ ਮੰਨਦੇ ਉਹ ਤਾਂ ਮਨ ਕਰਨੀ ਹਾਂ ਜਿਹੜੀ ਇਹਨਾਂ ਨੇ ਸ਼ਕਤੀ ਬਣਾਈ ਹੋਈ ਹੈ ਜਿਵੇਂ ਅਸੀਂ ਕਹਤਾ ਨਾਨਕ ਗੁਰੂ ਦੋਏ ਕਹਿੰਦੇ ਅਸੀਂ ਨਹੀਂ ਮੰਨਦੇ ਕੌਣ ਮੰਨੂ ਤੁਹਾਡੀ ਗੱਲ ਜੇ ਕਹੇ ਕਹੀਏ ਨਾਨਕੇ ਨਿਰੰਕਾਰ ਹੈ ਕਹੀ ਜਾਓ ਸਿੱਖ ਤਾਂ ਮੰਨ ਲੈਣਗੇ ਦੁਨੀਆ ਕਿਵੇਂ ਮੰਨ ਲੂਗੇ ਗੱਲ ਦੁਨੀਆ ਨਹੀਂ ਮੰਨ ਸਕਦੀ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋ ਜੂਗਾ ਕਿਉਂਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੈ ਸਾਡੇ ਕੋਲ ਗੁਰਬਾਣੀ ਇਹ ਗੱਲ ਕਹਿੰਦੀ ਨਹੀਂ ਹੈ ਮੂਰਖ ਇਹ ਗੱਲ ਕਹਿ ਸਕਦੇ ਨੇ ਅਸੀਂ ਨਹੀਂ ਇਹ ਗੱਲ ਕਹਿ ਸਕਦੇ ਇਹ ਕਹਿ ਕੇ ਅਸੀਂ ਆਪਣਾ ਧਰਮ ਫੇਲ ਕਰਦੇ ਗੁਰਬਾਣੀ ਤੋਂ ਉਲਟ ਸਟੈਂਡ ਲੈ ਕੇ ਅਸੀਂ ਆਪ ਫੇਲ ਹੋ ਜਾਵਾਂਗੇ ਜੇ ਅਸੀਂ ਸਟੈਂਡ ਗੁਰਬਾਣੀ ਤੋਂ ਉਲਟ ਲੈ ਲੈ ਅਸੀਂ ਮਰੇ ਬਰਾਏ ਆ ਫਿਰ ਫਿਰ ਨਹੀਂ ਕੋਈ ਬਚਾ ਸਕਦਾ ਸਾਨੂੰ ਸਾਨੂੰ ਬਚਾਉਣਾ ਸੱਚ ਨੇ ਸੱਚ ਬਚੂਗਾ ਸੱਚ ਗੁਰਬਾਣੀ 'ਚ ਝੂਠ ਤਾਂ ਆਪਣੇ ਆਪ ਹੀ ਖਤਮ ਹੋ ਜਾਂਦਾ ਹੁੰਦਾ ਕੂੜ ਕੁੱਟੇ ਨਾਨਕ ਔੜਕ ਸੱਚ ਨਹੀਂ ਇਹਨਾਂ ਨੇ ਕੂੜ ਦਾ ਸਟੈਂਡ ਲਿਆ ਹੋਇਆ ਖਤਮ ਹੋ ਗਏ ਬੋਲਦੇ ਹੀ ਨਹੀਂ ਚੁੱਪ ਕਰ ਜਾਂਦੇ ਨੇ ਜਿੰਨਾ ਮਰਜ਼ੀ ਕੋਈ ਤੁਸੀਂ ਸਾਈਡ ਤੋਂ ਬੋਲੀ ਜਾਓ ਚੁੱਪੇ ਕਰ ਜਾਂਦੇ ਨੇ ਕਾਲੇ ਫਗਾਨੇ ਦਾ ਸਿੱਧਾ ਜਵਾਬ ਨਹੀਂ ਸੀ ਇਹਨਾਂ ਕੋਲ ਲੋਕ ਵਿਦਵਾਨਾਂ ਨੂੰ ਲਿਖਿਆ ਵੀ ਤੁਸੀਂ ਜਵਾਬ ਦਿਓ ਤੁਸੀਂ ਫਿਰ ਕਾਸ ਨੂੰ ਬੈਠੇ ਇੱਥੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਤੁਸੀਂ ਕਾਸ ਨੂੰ ਬੈਠੇ ਤੁਸੀਂ ਕੀ ਕਰਨ ਨੂੰ ਬੈਠੇ ਇਹ ਬੈਠੇ ਨੇ ਆਪਣੇ ਉੱਤੇ ਜਿਹੜੇ ਇਹਨਾਂ ਨੂੰ ਨਿਯੁਕਤ ਕਰਦੇ ਉਹਨਾਂ ਦੀ ਲਾਣਾ ਜੱਟਣ ਹੋਰ ਕਾਸ ਨੂੰ ਬੈਠੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਨਿਯੁਕਤੀਆਂ ਕੀਤੀਆਂ ਉਹਨਾਂ ਦੀਆਂ ਲਾਲਾ ਜੱਟ ਨੂੰ ਬੈਠੇ ਨੇ ਔਰ ਬੈਠੇ ਨੇ ਆਖਾਂ ਸੁਰ ਨਾਰ ਮੁਨੀ ਜਨ ਸੇਵ ਸੁਰ ਨਾਰ ਮੁਨ ਜਨ ਸੇਵ ਸੁਰ ਨਾਰ ਮੁਨ ਜਨ ਸੇਵ ਸਾਰੇ ਮੰਨਦੇ ਨੇ ਇਸ ਗੱਲ ਨੂੰ ਕੋਈ ਗ੍ਰੰਥ ਨਹੀਂ ਕਹਿੰਦਾ ਹੈ ਪਰਮੇਸ਼ਰ ਹੈ ਨਹੀਂ ਇਹ ਇੱਕ ਦੀ ਪਾਵਰ ਕੋਈ ਲਿਮਟਿਡ ਹੈ ਕਿੱਥੇ ਲਿਮਟੇਸ਼ਨ ਹੈ ਇਹ ਉਹਦੀ ਪ੍ਰਾਪਤੀ ਸੌਖੀ ਹੋ ਜਾਂਦੀ ਹੈ ਮਾਇਆ ਨਾ ਹੋ ਜਾਂਦੀ ਹੈ ਕਿਤੇ ਵੀ ਨਹੀਂ ਲਿਖਿਆ ਹੈ ਦੁਨੀਆ ਦੇ ਸਾਰੇ ਪਦਾਰਥ ਦਿੱਤੇ ਤੇ ਵੀ ਕੋਈ ਕਿਤੇ ਵੀ ਨਹੀਂ ਹੈ ਮੁੱਲ ਹੈ ਉਹ ਦੁਨੀਆ ਦੀ ਕਿਸੇ ਦੌਲਤ ਨਾਲ ਦੀ ਪ੍ਰਾਪਤੀ ਨਹੀਂ ਇਹ ਨਹੀਂ ਕੋਈ ਮੰਨ ਗੱਲ ਮੁੱਲ ਦੀ ਚੱਲਦੀ ਹੈ ਸਰ ਕੋਈ ਚੜਾਵੇ ਰੱਖ ਨਾ ਮਿਲ ਜੂਗਾ ਤੁਸੀਂ ਚਾਹੇ ਕਰੋੜਾਂ ਰੁਪਏ ਦਾ ਰਮਾਲਾ ਦੇ ਦਿਓ ਤੁਹਾਨੂੰ ਨਾਮ ਨਹੀਂ ਮਿਲ ਸਕਦਾ ਮਿਲੂਗਾ ਕੀ ਉਹਦੇ ਨਾਲ ਤਿਲਕਾ ਮਾਨ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲਕਾ ਥੋੜਾ ਬਹੁਤਾ ਮਾਨ ਮਿਲ ਜੂ ਉਹ ਮਾਨ ਚ ਤਬਦੀਲ ਹੋ ਜੂਗਾ ਉਹ ਕਾਰਜ ਬਦਲ ਜੂਗਾ ਜਦੇ ਆ ਪ੍ਰਾਪਤ ਹੋਊਗਾ ਉਥੇ ਹੋਰ ਕੁਝ ਨਹੀਂ ਹੁੰਦਾ ਮਾਇਆ ਦਾ ਸੌਦਾ ਕਰੋਗੇ ਹੰਕਾਰ ਚ ਬਦਲ ਜਾਣਾ ਉਹਨੇ ਜਦੇ ਜਿਹੜਾ ਮਾਇਆ ਦਾ ਨਾਮ ਲਊਗਾ ਮਾਇਆ ਦਾ ਫੁਰਨਾ ਉੱਠੂਗਾ ਜਦ ਹੰਕਾਰ ਹੋ ਜੂ ਅੰਦਰ ਉਹ ਗੁਣ ਗਲ ਜਾਣਗੇ ਉਹਦੇ ਨਾਲ ਫੁਰਨਾ ਉੱਠਦੀ ਸਾਰੇ ਗੁਣ ਗਲ ਜਾਣਗੇ ਇਹ ਖਿਆਲ ਵੀ ਪੈਦਾ ਹੋ ਗਿਆ ਨਾ ਨਾਮ ਨਾਲ ਨੂੰ ਮੈਂ ਮਾਇਆ ਨਾਲ ਲੈ ਲੂੰਗਾ ਗੁਰੂ ਨੂੰ ਮਾਇਆ ਨਾਲ ਖੁਸ਼ ਕਰ ਲੂੰਗਾ ਸਮਝੋ ਮਤ ਮਾਰੀ ਗਈ ਖਿਆਲ ਪੈਦਾ ਹੋਣ ਵਾਲੇ ਮਤ ਮਾਰੀ ਗਈ ਫਿਰ ਖਿਆਲ ਪੈਦਾ ਹੋ ਰਹੇ ਨੇ ਫੇਰ ਨਹੀਂ ਖਿਆਲ ਹਟ ਰਿਹਾ ਔਰ ਜੀ ਨੇ ਸੋਨਾ ਲਾਤਾ ਉਹਨੂੰ ਬੱਲੇ ਬੱਲੇ ਕਰਦਾ ਬੜਾ ਸਿੱਖ ਸੀ ਬੜਾ ਸਿੱਖ ਸਿੱਖ ਸੀ ਕਾ ਫਿਰ ਹੋ ਪਿੱਛੇ ਹਿਸਟਰੀ ਕੀ ਰਹੀ ਫਿਰ ਉਹਦੀ ਸਿੱਖੀ ਦੀ ਹੁਣ ਤਾਂ ਕਹਿਣ ਲੱਗੇ ਮੰਨਣ ਲੱਗੇ ਸਿੱਖ ਨਹੀਂ ਸੀ ਹੁਣ ਤੇ ਤਾਂ ਖਾਲਸਾ ਕਹਿੰਦੇ ਰਹੇ ਖਾਲਸਾ ਨੇ ਕਦੇ ਨਹੀਂ ਮੰਨਣ ਜੀ ਸੁਨੂ ਨੂੰ ਰਾਜਾ ਸਿੱਖ ਵੀ ਨਹੀਂ ਮੰਨਿਆ ਕਾਣਾ ਕਹਿੰਦੇ ਸੀ ਉਹਦੇ ਮੂੰਹ ਤੇ ਇਹਦੇ ਨਾਲ ਚੀਜ਼ ਵੀ ਬੰਦਾ ਸੀ ਚੀਜ਼ ਮੰਨਦਾ ਸੀ ਪਰ ਕਾਣਾ ਥਾ ਉਹਨੇ ਕਿਹਾ ਜੇ ਮੈਂ ਬੋਲਿਆ ਕਲੀਅਰ ਕਰ ਦੇਣਗੇ ਕਾਣੇ ਨੂੰ ਕਾਣੇ ਦਾ ਮਤਲਬ ਕਮੀ ਤੇਰੀ ਕਮੀ ਹੈ ਕਾਣੇ ਦਾ ਮਤਲਬ ਇਹ ਨਹੀਂ ਵੀ ਤੇਰੀ ਕੱਖ ਨਹੀਂ ਹੈ ਅੱਖਾਂ ਕੋਈ ਮਤਲਬ ਨਹੀਂ ਹੈ ਤੁਰਕੂ ਕਾਣਾ ਗੁਰਬਾਣੀ ਦੀ ਭਾਸ਼ਾ 'ਚ ਬੋਲਦੇ ਸੀ ਤੇਰੇ ਜੋ ਸਿੱਖੀ ਤੇਰੀ ਸਿੱਖੀ 'ਚ ਕਮੀ ਆ ਗਈ ਮੂਰਤੀਆਂ ਚਲੇ ਆਉਂਦੀਆਂ ਸੀ ਆਖੇ ਕਿਤੇ ਆਖੇ ਆਖਣ ਬਾਹੇ ਕਿਤੇ ਆਖਣ ਆਖਣ ਪਾਹੇ ਕਿਤੇ ਕਹਿ ਕੇ ਉੱਠ ਜਾਏ ਕਿੰਨੇ ਆਖ ਕੇ ਚਲੇ ਗਏ ਕਿੰਨੇ ਆਖ ਰਹੇ ਨੇ ਕਿੰਨੇ ਆਖਣ ਦੀ ਕੋਸ਼ਿਸ਼ ਕਰ ਆਖਣ ਪਾਹੇ ਆਖਣ ਦੀ ਸਮਰੱਥਾ ਹਾਸਲ ਕਰ ਰਹੇ ਨੇ ਆਖਣ ਦੀ ਸ਼ਕਤੀ ਪ੍ਰਾਪਤ ਕਰ ਰਹੇ ਨੇ ਜਿਹੜੀ ਪੜ ਰਹੇ ਨੇ ਵਿਦਿਆ ਪੜ ਰਹੇ ਨੇ ਸੋਝੀ ਕਿੰਨੇ ਕਥਾਵਾਜ ਕਥਾ ਕਰ ਰਹੇ ਨੇ ਕਿੰਨੇ ਕਥਾ ਸਿੱਖ ਰਹੇ ਨੇ ਉਹ ਸਿੱਖ ਰਹੇ ਨੇ ਉਹ ਆਖਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕਹਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਕਿਤੇ ਕਹਿ ਕੇ ਉੱਠੋ ਜਾਂ ਜਾ ਕਿੰਨੇ ਕਹਿ ਕੇ ਕਥਾ ਕਰਕੇ ਖਤਮ ਹੋ ਗਏ ਕਿੰਨੇ ਖਤਮ ਹੋ ਗਏ ਕਥਾਵਾਚਕ ਕਿੰਨੇ ਕਥਾ ਕਰ ਰਹੇ ਨੇ ਕਿੰਨੇ ਗਾਹ ਕਥਾ ਸਿੱਖ ਰਹੇ ਨੇ ਕਿੰਨੇ ਆ ਕੇ ਚਲੇ ਗਏ ਕਿੰਨੇ ਆਖ ਰਹੇ ਨੇ ਕਿੰਨੇ ਆਖਣ ਵਾਸਤੇ ਤਿਆਰ ਹੋ ਰਹੇ ਨੇ ਕਿਤੇ ਕਿਤੇ ਹੋਰ ਰਹੇ ਜੇ ਇੰਨੇ ਹੋਰ ਕਰ ਦਵੇ ਜਿੰਨੇ ਅੱਗੇ ਕੀਤੇ ਨੇ ਤਾਂ ਵੀ ਨਹੀਂ ਕਹਿ ਸਕਦਾ ਆਖ ਨਾ ਸਕੇ ਕਈ ਕਿ ਕੋਈ ਕੁਝ ਨਹੀਂ ਕਹਿ ਸਕਦਾ ਦੱਸ ਸਕਦਾ ਇਹ ਤੈ ਇਹ ਤੇਰਾ ਭੇਦ ਭੇਦ ਬਣਿਆ ਹੀ ਰਹਿਣਾ ਇਹ ਜਿਹੜਾ ਆਖਣ ਦੀ ਗੱਲ ਹੈ ਨਾ ਆਖਣ ਤੋਂ ਪਰੇ ਹੀ ਹੈ ਤੂੰ ਤੂੰ ਉਹ ਬੋਲ ਬਣਿਆ ਹੀ ਰਹਿਣਾ ਗੱਲ ਬੁੱਝਣ ਵਾਲੀ ਬਣੀ ਹੋ ਰਹਿਣੀ ਹੈ ਤੂੰ ਇੱਕ ਬੁਝਾਰਤ ਬਣਿਆ ਹੀ ਰਹਿਣਾ ਕੋਈ ਫਰਕ ਨਹੀਂ ਪੈਂਦਾ ਜਿੰਨੇ ਹੁਣ ਕਹਿ ਚੁੱਕੇ ਇੰਨੇ ਇਕੱਠੇ ਹੀ ਹੋਰ ਪੈਦਾ ਹੋਣ ਤਾਂ ਵੀ ਇਹ ਭੇਦ ਬਣੇ ਹੀ ਰਹਿਣਾ ਇਹ ਨਹੀਂ ਹੋ ਸਕਦਾ ਸੰਸਾਰੀ ਬੋਲੀ ਚ ਬਿਆਨ ਕਰਨਾ ਸੰਸਾਰ ਜੋ ਚੀਜ਼ ਹੈ ਨਹੀਂ ਦਸੀਏ ਕਿਵੇਂ ਜੇਵੜ ਜੇ ਤੇਵੜ ਹੋਏ ਜੇਵੜ ਤੇ ਤੇਵੜ ਹੋਵੇ ਜੇ ਹੁਣ ਤੂੰ ਜਿੱਦਾਂ ਵੱਡਾ ਹੁਣ ਹੈਗਾ ਜੇ ਤੂੰ ਕੋਈ ਵੱਡਾ ਕੰਮ ਕਰ ਦੇਵੇਂ ਪਰ ਫਿਰ ਹੁਣ ਤੇਰੀ ਜਿਹੜੀ ਰਚਨਾ ਹੈ ਉਹਨੂੰ ਦੇਖ ਕੇ ਤੇਰੇ ਗੁਣਾਂ ਦਾ ਗਾਇਨ ਕਰਦੇ ਹਾਂ ਜੇ ਕੋਈ ਤੋਂ ਵੱਡਾ ਕੰਮ ਕਰਦੇ ਕੱਲ ਨੂੰ ਜਿੱਦਾਂ ਵਰਜੀ ਵੱਡਾ ਕੰਮ ਕਰ ਸਕਦੇ ਤੂੰ ਇਸ ਕਰਕੇ ਕੁਝ ਕਿਹਾ ਹੀ ਨਹੀਂ ਜਾ ਸਕਦਾ ਤੈ ਇਹਨਾਂ ਕੀਤਾ ਕਿਉਂ ਕੀਤਾ ਵੀ ਤੈਨੂੰ ਪਤਾ ਜਿੰਨੀ ਕਿ ਰਜਨਾ ਰਚੀ ਹੈ ਇਹ ਕਿਉਂ ਕੀਤੀ ਹੈ ਵੀ ਤੈਨੂੰ ਪਤਾ ਇਹ ਤੋਂ ਜ਼ਿਆਦਾ ਦੀ ਲੋੜ ਤੈਨੂੰ ਪਵੇ ਜ਼ਿਆਦਾ ਰਜਨਾ ਰਚ ਦਵੇਂ ਕੋਈ ਕੁਝ ਨਹੀਂ ਕਹਿ ਸਕਦਾ ਜੇ ਉਹ ਪਾਵੇ ਤੇ ਉਡ ਤੇ ਉਡ ਨਾਲ ਦੇ ਜਾਣਾ ਹੈ ਸੱਚਾ ਸੋਇਆ ਤੂੰ ਆਪੇ ਜਾਣਦਾ ਆਪਣੇ ਮਨ ਨੂੰ ਆਪੇ ਜਾਣਦਾ ਹਰ ਕੋਈ ਆਪਣੇ ਮਨ ਨੂੰ ਆਪੇ ਜਾਣਦਾ ਬਗਾਨਾ ਮਨ ਪਰਦੇਸ ਹੁੰਦਾ ਹੀ ਹੈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਵਾਰਾਂਗਾ ਵਾ ਜੇ ਕੋ ਕਹਿ ਦਵੇ ਇਸ ਨੂੰ ਗੱਲ ਨੂੰ ਕੋਈ ਲਿਮਟ ਲਾ ਵੀ ਦਵੇ ਉੱਪਰ ਜੋ ਗੱਲ ਕਹੀ ਇਹਨੂੰ ਵਿਗਾੜ ਕੇ ਕਹਿ ਦਵੇ ਨਹੀਂ ਜੀ ਇਹ ਤਾਂ ਨਹੀਂ ਠੀਕ ਆ ਹੈ ਤਾਂ ਫਿਰ ਮੂਰਖਾ ਨਾ ਮੂਰਖ ਬਣਿਆ ਜਾਊਗਾ ਉਹ ਮੂਰਖਾਂ ਦਾ ਹੀ ਮੰਨਿਆ ਜਾਊਗਾ ਜੋ ਉਪਰੀ ਗੱਲ ਤੋਂ ਕੋ ਵਿਰੋਧੀ ਗੱਲ ਕਹਿਣਾ ਨਾ ਇਹ ਠੀਕ ਨਹੀਂ ਹੈ ਤਾਂ ਮੂਰਖਾਂ ਦਾ ਮੂਰਖ ਉਹ ਗਵਾਰਾਂ ਦਾ ਗਵਾਰ ਹੈ ਬੰਦੇ ਬੋਲ ਵਿਗਾੜਨਾ ਹੁੰਦਾ ਗੁਰਬਾਣੀ ਦੇ ਜੇ ਬੋਲ ਵਿਗਾੜ ਲਈ ਅਰਥਾਂ ਦੇ ਅਨਰਥ ਕਰ ਲਈ ਉਹ ਵੀ ਮੂਰਖਾਂ ਦੇ ਮੂਰਖ ਨੇ ਬੋਲ ਵਿਗਾੜ ਦਾ ਮਤਲਬ ਹੈ ਜੋ ਕਹੀ ਗਈ ਗੱਲ ਉਹਨੂੰ ਵਿਗਾੜ ਕੇ ਅਰਥ ਕਰ ਲੈਣੇ ਜਿਹੜੇ ਹੁਣ ਗੁਰਬਾਣੀ ਦੇ ਅਰਥ ਵਿਗਾੜ ਕੇ ਕਰ ਰਹੇ ਨੇ ਉਹ ਵੀ ਮੂਰਖ ਨੇ ਬਾਣੀ ਨੂੰ ਗਲਤ ਪੜਨਾ ਉਚਾਰਨ ਗਲਤ ਕਰ ਲੈਣੇ ਅਰਥਾਂ ਦੇ ਅਨਰਥ ਹੋ ਜਾਣੇ ਉਹਨਾਂ ਨੂੰ ਪਤਾ ਹੀ ਨਾ ਲੱਗਣਾ ਵੀ ਅਰਥਾਂ ਦੇ ਅਨਰਥ ਹੋ ਗਏ ਉਹ ਵੀ ਮੂਰਖ ਨੇ